ਕਿਤ ਕਿਤ ਵਿਧੀ ਜਗ ਉਪਜੇ ਪੁਰਖਾ ਕਿਤ ਕਿਤ ਦੁੱਖ ਬਿਨ ਸਜਾਈ ਹਉਮੈ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰਿਆ ਦੁੱਖ ਪਾਈ ਕਿਤ ਕਿਤ ਵਿਧੀ ਜਗ ਉਪਜੇ ਪੁਰਖਾ ਕਿਤ ਕਿਤ ਲਫ਼ਜ਼ ਪੁਰਖ ਇੱਜ਼ਤ ਦਾ ਪ੍ਰਤੀਕ ਜਿਹੜੇ ਜੋਗੀ ਜ਼ਿਆਦਾ ਉਮਰ ਕਰਕੇ ਨਾਮ ਨੂੰ ਬਾਲਾ ਕਹਿੰਦੇ ਸੀ ਹੁਣ ਪੁਰਖ ਕਹਿਣ ਲੱਗੇ ਪੁਰਖ ਹੁੰਦਾ ਜਿਹੜਾ ਬਜ਼ੁਰਗ ਹੋਵੇ ਉਹ ਤਾਂ ਪਰਮੇਸ਼ਰ ਨਾਲ ਵੀ ਪੁਰਖ ਲੱਗਿਆ ਹੈ ਮੈਂ ਹੂੰ ਪਰਮ ਪੁਰਖ ਦਾ ਇਹ ਤਾਂ ਗਿਆਨ ਲੈਣਾ ਹੋਵੇ ਜਿਹੜਾ ਸਾਨੂੰ ਸੇਧ ਦੇਵੇ ਉਹਨੂੰ ਪੁਰਖ ਦੇਣਾ ਬੜੀ ਤਕੜੀ ਇੱਜ਼ਤ ਦਾ ਇੱਜ਼ਤ ਹੋਵੇ ਪੁਰਖ ਗੁਰੂ ਨਹੀਂ ਸੀ ਉਦੋਂ ਕਹਿੰਦੇ ਭਗਤ ਆਪਣੇ ਆਪ ਨੂੰ ਕਿਸੇ ਨੂੰ ਗੁਰੂ ਨਹੀਂ ਸੀ ਕਹਿੰਦੇ ਜਿਹਨੂੰ ਜ਼ਿਆਦਾ ਇੱਜ਼ਤ ਦੇਣੀ ਹੋਵੇ ਧਰਮ ਬੰਦੇ ਨੂੰ ਪੁਰਖ ਦਿੰਦੇ ਸੀ ਗੁਰੂ ਦਾ ਬਦਨਾਮ ਲੱਗਦਾ ਹੈ ਗੁਰੂ ਤਾਂ ਪੰਡਤ ਕਹਾਉਂਦਾ ਸੀ ਬਾਹਮਣ ਗੁਰੂ ਹੈ ਜਗਤ ਦਾ ਅਸਲ ਵਿੱਚ ਜਿਹੜਾ ਪੁਰਖ ਲੱਗਦਾ ਇਹ ਧਾਰਮਿਕ ਸ਼ਬਦ ਹੈ ਜਿੱਤ ਕਿਸੇ ਨੂੰ ਗਿਆਨਵਾਨ ਨੂੰ ਜਿਹਨੂੰ ਬਿਲਕੁਲ ਸੇਧ ਸਹੀ ਧਰਮ ਦੀ ਸੇਧ ਹੋਵੇ ਪਰਮੇਸ਼ਰ ਤੋਂ ਸੈਕੰਡ ਨੰਬਰ ਤੇ ਉਹ ਪਰਮ ਪੁਰਖ ਹੈ ਪੁਰਖ ਹੈ ਪਰਮੇਸ਼ਰ ਤੋਂ ਦੂਜੇ ਨੰਬਰ ਤੇ ਲੱਗਦਾ ਹੈ ਕਰਤਾ ਪੁਰਖ ਪਰਮ ਪੁਰਖ ਪੁਰਖ ਕਹਿੰਦੇ ਉਹ ਕਿਸਮ ਦੇ ਗੁਰੂ ਸਮਾਨ ਇੱਜ਼ਤ ਦੇ ਰਹੇ ਸਵਾਲ ਵੀ ਬੜਾ ਤਕੜਾ ਪੁੱਛਿਆ ਕਿਤ ਕਿਤ ਵਿਦ ਜਗ ਉਪਜੇ ਪੁਰਖਾ ਸੰਸਾਰ ਕਿਹੜੀ ਕਿਹੜੀ ਕਿਵੇਂ ਪੈਦਾ ਸੰਸਾਰ ਦੇ ਪੈਦਾ ਹੋਣ ਦਾ ਕਾਰਨ ਕੀ ਹੈ ਸਵਾਲ ਤਾਂ ਛੋਟਾ ਨਹੀਂ ਹੈ ਤੇ ਪੁਰਖ ਤਾਂ ਫਿਰ ਮੰਨਣਾ ਹੀ ਪਊਗਾ ਜੀ ਤੋਂ ਐਡਾ ਬੜਾ ਸਵਾਲ ਪੁੱਛਣਾ ਹੈ ਹੁਣ ਉਮਰ ਦੀ ਗੱਲ ਗਈ ਹੈ ਅਕਲ ਦੀ ਗੱਲ ਰਹਿ ਗਈ ਅਕਲ ਬੜੀ ਹੈ ਹੋਰ ਬੜੀ ਉਹਦੇ ਕੋਲ ਕਹਿੰਦਾ ਇੱਕ ਜਨਮ ਦੀ ਅਕਲ ਹੁੰਦੀ ਹੈ ਕਿਸੇ ਕੋਲ ਇੱਕ ਜਨਮ ਦੀ ਤਾਂ ਹੁੰਦੀ ਨਹੀਂ ਅਕਲ ਕਮਾਈ ਕਿਸੇ ਦੀ ਇੱਕ ਦਿਨ ਦੀ ਤਾਂ ਹੈ ਨਹੀਂ ਜੇ ਕਿਸੇ ਨੂੰ ਕਮਾਈ ਇੱਕ ਦਿਨ ਦੀ ਤਾਂ ਹੈ ਨਹੀਂ ਸਾਰੀ ਜ਼ਿੰਦਗੀ ਦੀ ਕਮਾਈ ਆਪਾਂ ਕਹਿੰਦੇ ਇਹ ਜ਼ਿੰਦਗੀ ਸਾਡੀ ਚੱਲੀ ਹੋਈ ਹੈ ਤੁਰ ਤੋਂ ਹੀ ਜਿੱਥੇ ਦੂਰੋਂ ਚੱਲ ਕੇ ਆਇਆ ਆਇਆ ਦੂਰੋਂ ਚੱਲ ਕੇ ਜਦੋਂ ਤੱਕ ਜੂਨਾ ਲੈਣ ਲੱਗੇ ਅਸਲ ਤੇ ਨਿਰਾਕਾਰ ਦੀ ਤਾਂ ਜੂਨ ਉਦੋਂ ਤਈ ਬਾਕੀ ਤਾਂ ਕੱਪੜੇ ਹੀ ਬਦਲੇ ਨੇ ਨੇ ਜੰਮਣਾ ਮਰਨਾ ਬਾਣੀ ਤਾਂ ਨਹੀਂ ਮੰਦੀ ਬਾਕੀ ਤਾਂ ਕੱਪੜੇ ਬਦਲੇ ਨੇ ਬੱਚੇ ਜੰਮਦਾ ਸਿਆਣਾ ਹੁੰਦਾ ਕੱਪੜੇ ਬਦਲਦਾ ਰਹਿੰਦਾ ਕੱਪੜਿਆਂ ਦਾ ਕੀ ਇਹਨੂੰ ਅਸੀਂ ਕੱਪੜਾ ਬਦਲਣ ਨੂੰ ਜਿਹੜਾ ਜੂਨ ਮੰਨ ਲਿਆ ਇੱਥੋਂ ਧੋਖਾ ਖਾ ਗਏ ਥੋੜੀ ਅਕਲ ਵਾਲੇ ਸੀਗੇ ਗੁਰਬਾਣੀ ਨਹੀਂ ਮੰਦੀ ਜਮਣ ਵਰਨ ਤਾਂ ਆਤਮਾ ਨੇ ਜਨਮ ਲਿਆ ਆਤਮਾ ਨੇ ਤਾਂ ਜਨਮ ਜੋ ਲੈਣਾ ਜਿਵੇਂ ਆਂਡੇ ਚੋਂ ਬੱਚਾ ਆਂਡੇ ਤਾਂ ਚਲਾ ਗਿਆ ਵਿੱਚ ਤੋਂ ਅੱਡ ਕਿਵੇਂ ਹੋਇਆ ਬੀਜ ਰੂਪ ਬੀਜ ਵਿੱਚ ਤੋਂ ਅੱਡ ਹੋ ਜਾਂਦਾ ਹੁੰਦਾ ਨਹੀਂ ਜੇ ਬੀਜ ਵਿੱਚ ਤੋਂ ਅੱਡ ਹੁੰਦਾ ਵਿਰਸ਼ ਵਿੱਚੋਂ ਬੀਜ ਹੁੰਦਾ ਬੀਜ ਵਿੱਚੋਂ ਫਿਰ ਹੁੰਦਾ ਹੁੰਦਾ ਕਿ ਨਹੀਂ ਹੁੰਦਾ ਪੂਰੇ ਦਾ ਪੂਰਾ ਬੀਜ ਵਿੱਚ ਦੇ ਵਿੱਚ ਹੁੰਦਾ ਜੀ ਤੋਂ ਉਹ ਬੀਜ ਅੱਡ ਹੁੰਦਾ ਹੈ ਐਵੇਂ ਜਦੋਂ ਅੱਡ ਹੋਇਆ ਬੀਜ ਰੂਪ ਜੋ ਕੇ ਅੱਡ ਹੋਇਆ ਉਹ ਕਿਵੇਂ ਹੋ ਜਾਂਦਾ ਅੱਡ ਵਿਸ਼ ਤੋਂ ਬੀਜ ਰੂਪ ਹੋਇਆ ਬੀਜ ਰੂਪ ਹੋ ਕੇ ਮਹਦੂਦ ਕੀਤਾ ਉਹਨੂੰ ਪ੍ਰੈਸ ਕੀਤਾ ਪ੍ਰੈਸ ਕਰਕੇ ਛੋਟਾ ਕਰਤਾ ਛੋਟਾ ਕਰਕੇ ਉਹਨੂੰ ਬਾਵਨ ਰੂਪ ਕਿਹਾ ਬਾਵਨ ਰੂਪ ਸਰੀਰ ਕਰਕੇ ਨਹੀਂ ਹੁੰਦਾ ਬਾਵਨ ਰੂਪ ਆਤਮਾ ਕਰਕੇ ਹੁੰਦਾ ਬੀਜ ਆਪਣੇ ਬਿਰਛ ਬਾਵਨ ਰੂਪ ਹੁੰਦਾ ਛੋਟਾ ਤੇ ਛੋਟਾ ਰੂਪ ਬਾਵਨ ਅਵਤਾਰ ਇਹ ਤਾਂ ਹੈ ਇਹ ਤੋਂ ਬਿਰਛ ਬਣਨਾ ਨੇ ਜਾਂ ਜੰਮੂ ਦਾ ਬੀਜ ਬੀਜ ਐਂਡ ਡਿਵੈਲਪ ਹੋ ਰਿਹਾ ਉੱਗਣ ਵਾਸਤੇ ਜੰਮਣ ਵਾਸਤੇ ਨੇੜੇ ਜੇ ਆਇਆ ਕੋਈ ਜੰਮਣ ਦੇ ਕੋਈ ਬਹੁਤ ਦੂਰ ਹੈ ਜੋ ਜੰਮਣ ਬਸ ਇੰਨਾ ਫਰਕ ਕੋਈ ਕਿੰਨਾ ਨੇੜੇ ਹੈ ਜੰਮਣ ਦੇ ਕੋਈ ਕਿੰਨਾ ਦੂਰ ਹੈ ਜੰਮਣ ਇਹ ਤਾਂ ਫਰਕ ਹੈ ਹੈ ਸਾਰਿਆਂ 'ਚ ਵੀ ਕੋਈ ਫਸਲ ਦੇ ਵਿੱਚ ਵੀ ਬੱਲੀਆਂ ਕੁਝ ਨਿਕਲਦੀਆਂ ਹੁੰਦੀਆਂ ਨੇ ਕੋਈ ਬੜੀਆਂ ਹੋਈਆਂ ਹੁੰਦੀਆਂ ਨੇ ਕੋਈ ਜੋ ਥੱਲੇ ਪੇੜ ਹੁੰਦੇ ਨੇ ਉਹਨਾਂ ਨੂੰ ਵਾਲੇ ਨਿਕਲਣੀ ਹੁੰਦੀ ਹੈ ਇਸ ਕਰਕੇ ਸਵਾਲ ਇਹ ਹੈ ਜਨਮ ਜਿਹੜਾ ਹੈਗਾ ਇੱਕੋ ਵਾਰ ਹੋਣਾ ਆਤਮਾ ਦਾ ਜਦ ਇਹਦਾ ਜਨਮ ਹੋਣਾ ਫਿਰ ਇਹਦਾ ਮਰਨ ਹੋਣਾ ਹੀ ਨਹੀਂ ਆ ਜਿਹੜਾ ਸਰੀਰ ਦੇ ਕੱਪੜੇ ਫਿਰ ਇਹਨੇ ਕੱਪੜੇ ਬਦਲਣਾ ਹੀ ਨਹੀਂ ਐਸ ਵੇਲੇ ਫਿਰ ਕਿੱਥੇ ਹੈ ਅਸੀਂ ਚਾਹੇ ਕੁਝ ਮੰਨੀਏ ਆਪਣੀ ਬੋਲੀ 'ਚ ਐਸ ਸੰਸਾਰ ਨੂੰ ਗੁਰਬਾਣੀ ਦੀ ਬੋਲੀ 'ਚ ਰਾਮ ਗਰਭ ਹੈ ਗਰਭ ਹੈ ਆਤਮਾ ਕਰਕੇ ਰਾਮ ਗਰਭ ਹੈ ਸਰੀਰ ਕਰਕੇ ਗਰਭ ਅਸੀਂ ਬਦਲਦੇ ਰਹਿੰਦੇ ਹਾਂ ਕਪੜਾ ਬਦਲਦੇ ਹਾਂ ਗਰਭ ਚ ਗਰਭ ਚ ਆਤਮਾ ਕਪੜਾ ਬਦਲਦੀ ਹੈ ਜਾ ਕੇ ਆਤਮਾ ਜਦੋਂ ਦੀ ਆਈ ਹੈ ਰਾਮ ਗਰਭ ਚ ਆਈ ਹੈ ਇਹਨੂੰ ਕਹਿੰਦੇ ਰਾਮ ਗਰਭ ਰਾਮ ਦੇ ਅੰਦਰ ਹੈ ਨਾ ਸਭ ਕੁਝ ਰਾਮ ਕੀ ਹੈ ਰਾਮ ਸੁਖ ਸਾਗਰ ਆਪ ਸਾਗਰ ਕੀ ਹੈ ਸੁਖ ਸਾਗਰ ਦੇ ਵਿੱਚ ਹੈ ਰਾਮ ਦੇ ਗਰਭ ਚ ਹੈ ਭਵ ਸਾਗਰ ਸੁਖ ਸਾਗਰ ਜਿੰਨਾ ਜਿਹੜੇ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਗੁਰਬਾਣੀ ਦੇ ਅਰਥਾਂ ਵਿਦਵਾਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਪਤਾ ਚੱਲਦਾ ਵਿਚਾਰੇ ਨੂੰ ਤਾਂ ਪੜਦੇ ਹੀ ਪਤਾ ਨਹੀਂ ਕਿਵੇਂ ਕਿਵੇਂ ਐਸੇ ਗ੍ਰਹਿ ਹਮ ਬਹੁਤ ਬਸਾਈ ਕੋ ਭਗਤੀ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਕਬੀਰ ਦੀ ਕੋਈ ਭਗਤੀ ਹੈ ਉਹ ਕਹਿੰਦਾ ਐਸੇ ਗ੍ਰਹਿ ਹਮ ਬਹੁਤ ਵਸਾਏ ਆਏ ਜੇ ਘਰ ਸ਼ਰੀਰ ਵਰਗੇ ਅਸੀਂ ਬਹੁਤ ਘਰ ਵਸਾਏ ਨੇ ਇਹ ਤਾਂ ਘਰ ਵਸਾਏ ਨੇ ਚੋਲੇ ਪਾਏ ਨੇ ਘਰ ਵਸਾਏ ਜਦ ਹਮ ਰਾਮ ਗਰਭ ਹੋਇਆ ਜਦੋਂ ਤੋਂ ਅਸੀਂ ਰਾਮ ਗਰਭ ਚ ਹੋਏ ਆ ਪ੍ਰਵੇਸ਼ ਹੋਇਆ ਸਾਡਾ ਇਹ ਜੇ ਸਰੀਰ ਤਾਂ ਬਹੁਤ ਘਰ ਵਸਾਏ ਤੇ ਰਾਮ ਗਰਭ ਹੋਇਆ ਨਾ ਉਸ ਪੰਕਤੀ ਦੇ ਅਰਥ ਨਹੀਂ ਲੱਭੇ ਉਹਨੂੰ ਕੀ ਰਾਮ ਗਰਭ ਹੋਇਆ ਹੈ ਜੇ ਉਹਦੇ ਅਰਥ ਕਲੀਅਰ ਹੋ ਜਾਂਦੇ ਤਾਂ ਕੁਝ ਪਤਾ ਲੱਗ ਜਾਂਦਾ ਬਹੁਤ ਬੰਦਿਆਂ ਨਹੀਂ ਇਹਨਾਂ ਦੇ ਅਰਥਾਂ ਦਾ ਨਹੀਂ ਪਤਾ ਇਹਨਾਂ ਨੂੰ ਕੀ ਕੁਝ ਤੇ ਕੁਝ ਅਰਥ ਕਰ ਲੈ ਦਿਸ਼ਾਹੀਨ ਹੋ ਇਸ ਗਰਭ ਚੋਂ ਬਾਹਰ ਨਿਕਲਣਾ ਰਾਮ ਗਰਭ ਚੋਂ ਆਤਮਾ ਨੇ ਜਦ ਦਾ ਜਨਮ ਹੋਣਾ ਰਾਮ ਗਰਭ ਚੋਂ ਬਾਹਰ ਨਿਕਲਣਾ ਸਰੀਰ ਜਦ ਇੱਕ ਵਾਰ ਗਰਭ ਚੋਂ ਬਾਹਰ ਨਿਕਲਿਆ ਹੁੰਦਾ ਆਪਣਾ ਦੁਬਾਰਾ ਉਸ ਗਰਭ ਚ ਨਹੀਂ ਪੈਂਦਾ ਨਹੀਂ ਨਾ ਪੈਂਦਾ ਸਰੀਰ ਨਹੀਂ ਪੈ ਸਕਦਾ ਇਵੇਂ ਕਰਕੇ ਆਤਮਿਕ ਤੌਰ ਤੇ ਜਿਹੜਾ ਸਰੀਰ ਸਾਡਾ ਜਨਮ ਲੈਣਾ ਸਤਗੁਰ ਕੇ ਜਨਮ ਹੈ ਦੁਬਾਰਾ ਰਾਮ ਗਰਭ ਵਿੱਚ ਨਹੀਂ ਪੈਂਦਾ ਆਤਮਾ ਰਾਮ ਗਰਭ ਤੋਂ ਬਾਹਰ ਚਲੀ ਸੱਚ ਇੱਕੋ ਵਾਰ ਮਰਨਾ ਨੇ ਇੱਕੋ ਵਾਰ ਜੰਮਣਾ ਸੰਸਾਰ ਦੇ ਵਿੱਚ ਜਨਮ ਪਹਿਲਾਂ ਮਰਨ ਬਾਅਦ ਚ ਇੱਥੇ ਮਰਨ ਪਹਿਲਾਂ ਜਨਮ ਬਾਅਦ ਚ ਨਿਰਾਕਾਰੀ ਦੁਨੀਆ ਵਿੱਚ ਮਰਨ ਪਹਿਲਾਂ ਜਨਮ ਬਾਅਦ ਚ ਸੰਸਾਰ ਵਿੱਚ ਜਨਮ ਤਮਰ ਤਮਰ ਇੱਥੇ ਕੀ ਮਰਨ ਜਨਮ ਐਸੀ ਮਰਨੀ ਜੋ ਮਰੇ ਬੋੜਨਾ ਮਰਨਾ ਮਰੂਗਾ ਤਾਂ ਜਮੂਗਾ ਜਿੰਨਾ ਚਿਰ ਮਰਦਾ ਨਹੀਂ ਜੰਮ ਸਕਦਾ ਇਹ ਆਤਮਾ ਮਨ ਦੇ ਲੈਵਲ ਤੇ ਮਰਨਾ ਹੈ ਆਤਮਾ ਦੇ ਲੈਵਲ ਤੇ ਨਹੀਂ ਮਰਨਾ ਬਸ ਇਹਨਾਂ ਫਰਕ ਹੈ ਆਤਮਾ ਕੋ ਆਤਮਾ ਨਹੀਂ ਮਰਨ ਵਾਲੀ ਚੀਜ਼ ਮਨ ਮਰਨ ਵਾਲੀ ਚੀਜ਼ ਮਨ ਵੀ ਨਹੀਂ ਮਰਨ ਵਾਲੀ ਚੀਜ਼ ਹੈ ਮਨ ਦੀ ਮਰਜ਼ੀ ਵਾਲੀ ਮਨ ਦਾ ਜਿਹੜਾ ਰੂਪ ਹੈ ਨਾ ਕਰੂਪ ਰੂਪ ਧਾਰਨ ਕੀਤਾ ਨੇ ਰੂਪ ਮਾਰਨਾ ਇਹਦਾ ਇਹਨੇ ਆਪਣੀ ਮਰਜ਼ੀ ਪੈਦਾ ਕਰ ਲਈ ਉਹ ਜਿਹੜੀ ਇਹਦੀ ਮਰਜ਼ੀ ਹੈ ਪਰਮੇਸ਼ਰ ਦੀ ਮਰਜ਼ੀ ਦਾ ਵਿਰੋਧ ਕਰਦੀ ਇਹਦੀ ਮਰਜ਼ੀ ਇਹਦੀ ਹੋਵੇ ਮਰਜ਼ੀ ਦਾ ਨਾ ਹੋਵੇ ਹੋਮੇ ਕਰਕੇ ਇਹ ਗ੍ਰਾਮ ਗਰਭ ਚ ਪਏ ਹੈ ਇਹਦੀ ਮਰਜ਼ੀ ਕੀ ਹੈ ਹੋਮੇ ਪਰਮੇਸ਼ਰ ਦੀ ਮਰਜ਼ੀ ਕੀ ਹੈ ਪਰਮੇਸ਼ਰ ਦੀ ਮਰਜ਼ੀ ਆਪਣੇ ਵਾਸਤੇ ਨਹੀਂ ਉਹਦੇ ਵਾਸਤੇ ਪਰਮੇਸ਼ਰ ਦੀ ਮਰਜ਼ੀ ਸਾਡੇ ਵਾਸਤੇ ਹੈ ਸਾਡੀ ਮਰਜ਼ੀ ਆਪਣੇ ਵਾਸਤੇ ਸਾਡੀ ਮਰਜ਼ੀ ਵਿੱਚ ਖੁਦਗਰਜ਼ੀ ਹੈ ਉਹਦੀ ਮਰਜ਼ੀ ਵਿੱਚ ਖੁਦਗਰਜ਼ੀ ਨਹੀਂ ਉਹਦੀ ਮਰਜ਼ੀ ਪਰਪਕਾਰ ਪਰਪਕਾਰ ਦੇ ਨਾਲ ਤਕਰਾਰ ਹੈ ਮਰਜ਼ੀ ਸਾਡੀ ਦਾ ਪਰਪਕਾਰ ਵਾਲੀ ਜਿਹੜੀ ਮਰਜ਼ੀ ਹੈ ਨਾ ਪਰਮੇਸ਼ਰ ਦੀ ਉਹਦੇ ਨਾਲ ਜਿਹੜਾ ਤਕਰਾਰ ਹੈ ਇਹਦਾ ਉਹਦੇ ਕਰਕੇ ਆਉਣਾ ਜਾਣਾ ਇਹਦਾ ਬਣਿਆ ਰਹਿੰਦਾ ਉਹਦੇ ਕਰਕੇ ਦੁੱਖ ਹੈ ਉਹੀ ਦੁੱਖ ਰੂਪ ਹੈ ਜਵਾਬ ਕੀ ਹੈ ਹੋਮੇ ਵਿੱਚ ਜਗ ਉਪਜੇ ਪੁਰਖਾ ਨਾਮ ਵਿਸਰੇ ਦੁਖ ਪਾਈ ਹੋਮੇ ਦੇ ਵਿੱਚ ਜਿੰਨਾ ਚਿਰ ਤੂੰ ਜਿੰਨਾ ਚਿਰ ਤੇਰੇ ਚੋਂ ਮਰਜ਼ੀ ਨਹੀਂ ਖਤਮ ਹੁੰਦੀ ਉਹਨਾਂ ਚਿਰ ਜਨਮ ਮਰਨ ਤੇਰਾ ਨਹੀਂ ਛੁੱਟ ਉਪਜੇਗਾ ਹੀ ਉਹਨਾਂ ਚਿਰ ਤੈਨੂੰ ਇਸ ਸੰਸਾਰ 'ਚ ਆਉਣਾ ਹੀ ਪਊਗਾ ਮਰਜ਼ੀ ਛੱਡਣ ਵਾਸਤੇ ਕਿਉਂਕਿ ਮਰਜ਼ੀ ਇਹਦੀ ਹੈਗੀ ਪਰ ਲੋਕ ਨਹੀਂ ਜਾ ਸਕਦੇ ਪਰ ਲੋਕ ਕਿਸੇ ਦੀ ਆਪਣੀ ਮਰਜ਼ੀ ਨਹੀਂ ਸਾਰਿਆਂ ਦੀ ਇੱਕ ਮਰਜ਼ੀ ਹੈ ਉਥੇ ਤੇਰੀ ਬਣਨੀ ਨਹੀਂ ਹੈ ਜਾ ਕੇ ਇੱਥੇ ਬਣਦੀ ਨਹੀਂ ਕਿਸੇ ਦੀ ਵੀ ਕਿਸੇ ਨਾਲ ਇਹਦਾ ਰੌਲਾ ਨਹੀਂ ਹੈ ਜਿਨ੍ਹਾਂ ਦੀ ਨਹੀਂ ਬਣਦੀ ਇੱਥੇ ਰਹੋ ਜਿਹਨਾਂ ਦੀ ਬਣੂਗੀ ਜਿਨ੍ਹਾਂ ਦੀ ਨਿਭਦੀ ਹੈ ਨਾ ਨਿਭਦੀ ਹੈ ਉਹੀ ਸੱਚ ਖੜ ਜਿਹਨਾਂ ਦੀ ਨਿਭਦੀ ਨਹੀਂ ਹੋਈ ਇੱਥੇ ਬਸ ਆਪਣੀ ਮਰਜ਼ੀ ਜਿਨ੍ਹਾਂ ਦੀ ਹੈ ਨਹੀਂ ਛੱਡ ਸਕਦੇ ਆਪਣੀ ਮਰਜ਼ੀ ਦੇ ਗੁਲਾਮ ਨੇ ਉਹਨਾਂ ਵਾਸਤੇ ਆਲੋਕ ਹੈ ਜਿਹੜੇ ਆਪਣੀ ਮਰਜ਼ੀ ਦੇ ਗੁਲਾਮ ਨਹੀਂ ਉਹਨਾਂ ਵਾਸਤੇ ਪਰਲੋਕ ਹੈ ਬਸ ਇੰਨਾ ਹੀ ਫਰਕ ਹੋਰ ਫਰਕ ਤਾਂ ਕੁਝ ਨਹੀਂ ਦੂਜੀ ਗੱਲ ਸੰਸਾਰ ਨੂੰ ਦੁੱਖ ਰੂਪ ਮੰਨਦੇ ਨੇ ਜੋਗੀ ਸਾਰੀ ਦੁਨੀਆ ਹੀ ਮੰਨਦੀ ਹੈ ਦੁੱਖ ਰੂਪ ਜੋਗੀ ਖਾਸ ਤੌਰ ਤੇ ਪ੍ਰਚਾਰਤੀ ਸੰਸਾਰ ਦੁੱਖਾਂ ਦੀ ਦੁੱਖਾਂ ਦਾ ਘਰ ਹੈ ਉਹਨਾਂ ਦੀ ਗੋਲੀ ਦੇ ਵਿੱਚ ਕਿ ਉਹਨਾਂ ਦੀ ਬੋਲੀ 'ਚ ਜਵਾਬ ਦਿੱਤਾ ਦੁੱਖ ਮੰਨ ਕੇ ਹੀ ਦਿੱਤਾ ਗੁਰਬਾਣੀ ਵੀ ਦੁੱਖ ਮੰਨਦੀ ਹੈ ਸੰਸਾਰ ਨੂੰ ਦੁੱਖ ਰੂਪ ਪਰ ਸਿੱਖ ਦੁੱਖ ਰੂਪ ਨਹੀਂ ਮੰਨਦੇ ਵਿਦਵਾਨ ਦੁੱਖ ਰੂਪ ਨਹੀਂ ਮੰਨਦੇ ਜੇ ਦੁੱਖ ਰੂਪ ਮੰਨਦੇ ਦੁੱਖਾਂ ਦੇ ਘਰ ਦਾ ਰਾਜ ਇਹਨਾਂ ਨੇ ਕੀ ਕਰਨਾ ਕੀ ਕਰਨਾ ਸੱਪਾਂ ਦਾ ਕੋਈ ਹਾਰ ਪਾਉਂਦਾ ਠੋਹਿਆਂ ਦਾ ਵਿਛੋਹਾਂ ਦਾ ਕੋਈ ਹਾਰ ਪਾਉਂਦਾ ਹੁੰਦਾ ਆਪਣੇ ਘਰ ਚ ਤਾਂ ਉਹ ਡੰਗ ਮਾਰਨਗੇ ਉਹ ਵਿਛੋਹਾਂ ਦਾ ਹਾਰ ਕੋਈ ਪਾਉਂਦਾ ਹੁੰਦਾ ਘਰ ਚ ਲੱਤਾਂ ਨੂੰ ਰਸੀਆਂ ਬੰਨਗੇ ਵਿਛੋਹਾਂ ਦੇ ਵੀ ਹਾਰ ਪਾ ਲੋ ਸ਼ਿਵ ਜੀ ਪਾ ਸਕਦਾ ਪਾਉਂਦਾ ਰਹੇ ਅਸੀਂ ਨਹੀਂ ਪਾਉਣਾ ਸ਼ਿਵ ਜੀ ਵਾਲੀ ਮਤ ਸਾਡੀ ਮਤ ਹੈ ਸ਼ਿਵ ਜੀ ਵਾਲੀ ਉਹ ਤਾਂ ਰਾਜੇ ਦੇ ਹੱਕ ਜਾ ਕੇ ਲੜਾਈ ਲੜਦਾ ਕੋਈ ਰਾਜਾ ਲੈ ਜਾਂਦਾ ਸ਼ਿਵ ਜੀ ਨੂੰ ਵੀ ਮੇਰੀ ਮਦਦ ਚਲ ਜਾ ਚਲੇ ਜਾਂਦਾ ਲੜ ਬਦਾਰ ਦੁੱਖ ਰੂਪ ਸੰਸਾਰ ਹੈ ਜੋਗੀ ਮੰਨਦੇ ਨੇ ਗੁਰਮਤਿ ਦੇ ਨਾਲ ਸਹਿਮਤ ਜਿਹੜਾ ਸੰਸਾਰ ਨੂੰ ਦੁੱਖ ਰੂਪ ਨਹੀਂ ਮੰਨਦਾ ਉਹ ਸੰਸਾਰ ਨੂੰ ਤਿਆਗ ਕਰਨ ਦੀ ਸੋਚ ਹੀ ਨਹੀਂ ਸਕਦਾ ਵਿਦਵਾਨ ਦੁੱਖ ਰੂਪ ਮੰਨਦੇ ਨਹੀਂ ਸੰਸਾਰ ਨੂੰ ਛੱਡਣ ਦੀ ਸੋਚ ਹੀ ਨਹੀਂ ਸਕਦੇ ਜਿਹੜਾ ਬੰਦਾ ਸੰਸਾਰ ਨੂੰ ਦੁੱਖ ਰੂਪ ਨਹੀਂ ਮੰਨਦਾ ਸੰਸਾਰ 'ਚ ਤਾਂ ਜੀ ਲੱਗਿਆ ਹੈ ਰੋਂਦੇ ਗਲਾਂਦੇ ਦਾ ਵੀ ਜੀ ਲੱਗਿਆ ਹੈ ਸੰਸਾਰ 'ਚ ਰੋਂਦਾ ਗਲਾਂਦਾ ਵੀ ਨਹੀਂ ਛੱਡਣਾ ਚਾਹੁੰਦਾ ਜਦੋਂ ਅੰਦਰੋਂ ਸੰਸਾਰ ਦੁੱਖ ਰੂਪ ਇਹਨੂੰ ਮਹਿਸੂਸ ਕਰੂ ਹੋਊਗਾ ਅੰਦਰੋਂ ਸੰਸਾਰ ਨੂੰ ਦੁੱਖ ਰੂਪ ਮਹਿਸੂਸ ਕਰੂ ਇਹ ਰਾਜ ਗੱਦੀ ਤੇ ਬੈਠਾ ਵੀ ਛੱਡਣ ਨੂੰ ਤਿਆਰ ਹੋਊਗਾ ਰਾਜੇ ਵੀ ਚਲੇ ਜਾਂਦੇ ਸੀ ਉਹ ਜੰਗਲ ਨੂੰ ਬਾਣ ਪ੍ਰਸਤ ਆਸ਼ਰਮ ਦੇ ਵਿੱਚ ਦੁਖੀ ਹੋ ਕੇ ਸੰਸਾਰ ਜੋਗੀਆਂ ਦਾ ਸਵਾਲ ਕੀ ਹੈ ਕਿਤੇ ਕਿਤੇ ਬਿਦ ਜਗ ਉਪਜੇ ਕਿਤੇ ਬਿਦ ਜਗ ਉਪਜੇ ਪੁਰਖਾ ਕਿਤੇ ਕਿਤੇ ਦੁੱਖ ਬਿਨ ਸਜਾਈ ਹੈ ਪੁਰਖਾ ਹੈ ਪਰਮ ਪੁਰਖ ਦੇ ਦਾਸ ਪੁਰਖ ਕੌਣ ਹੁੰਦਾ ਪਰਮ ਪੁਰਖ ਦਾ ਜਿਹੜਾ ਦਾਸ ਹੈ ਪੁਰਖ ਹੁੰਦਾ ਉਹਦੇ ਵਰਗਾ ਹੀ ਹੁੰਦਾ ਵਰਗਾ ਤਾਂ ਹੁੰਦਾ ਪਰ ਪਰਮ ਪੁਰਖ ਨਹੀਂ ਹੁੰਦਾ ਜਿਹਨੇ ਜਾਣਿਆ ਸੋ ਤਿਸੀ ਪੁਰਖ ਦਾ ਦੇ ਨਾਲ ਲੱਗਿਆ ਪਰ ਪਰਮ ਨਹੀਂ ਨਾਲ ਲੱਗਿਆ ਪੁਰਖ ਪਰਮ ਪੁਰਖ ਤੋਂ ਬੜੀ ਪਦਵੀ ਨਹੀਂ ਹੈ ਸੰਸਾਰ ਉਸ ਵੇਲੇ ਇਸ ਕਰਕੇ ਸਾਖੀਆਂ ਦੇ ਵਿੱਚ ਮਰਦਾਨਾ ਜਾਂ ਬਾਲਾ ਜਦੋਂ ਕਹਿੰਦਾ ਨਾਨਕ ਨੂੰ ਪੁਰਖ ਕਰਕੇ ਬੋਲਦਾ ਪੁਰਖਾ ਕਰਕੇ ਬੋਲਿਆ ਹੋਇਆ ਇੱਜ਼ਤ ਦਾ ਲਫ਼ਜ਼ ਹੈ ਪੁਰਖ ਜਿਹੜਾ ਆਦਮੀ ਧਰਮ ਦੀ ਬੁਲੰਦੀ ਤੇ ਪਹੁੰਚ ਗਿਆ ਤੂੰ ਪੁਰਖ ਹੈ ਬਸ ਇਹ ਤੋਂ ਜ਼ਿਆਦਾ ਕੁਝ ਨਹੀਂ ਉਹਦਾ ਸੁਖ ਪਰਮ ਪੁਰਖ ਦਾ ਦਾਸ ਹੈ ਮੈਂ ਉਹ ਪਰਮ ਪੁਰਖ ਦਾ ਦਾਸ ਦੇਖਣ ਆਇਓ ਜਗਤ ਸਾਰੇ ਪੁਰਖ ਨੇ ਸਾਰੇ ਪਿਤਾ ਪੁਰਖ ਪਿਤਾ ਪੁਰਖੀ ਕਾ ਨੇ ਉਹ ਬੜੇ ਨੇ ਇੱਜ਼ਤ ਕਰਦੇ ਉਹਨਾਂ ਦੀ ਉਹ ਪੁਰਖ ਉਹਨਾਂ ਨਾਲ ਤਾਂ ਹੀ ਲੱਗਦਾ ਇੱਜ਼ਤ ਕਰਦੇ ਉਹਨਾਂ ਦੀ ਬੜੇ ਨੇ ਸਾਡੇ ਵਡੇਰੇ ਨੇ ਵੱਡੇ ਨਾ ਹੁੰਦਾ ਪੁਰਖ ਪਰਮ ਪੁਰਖ ਆਇਆ ਹੁਕਮ ਦੇ ਨਾਲ ਲੱਗਿਆ ਹੈ ਲਫ਼ਜ਼ ਹੈ ਕਿਸੇ ਬੰਦੇ ਨਾਲ ਨਹੀਂ ਲੱਗਿਆ ਹੈ ਪਰਮ ਪੁਰਖ ਇਹ ਵੀ ਧਿਆਨ ਰੱਖਣਾ ਸਾਰੇ ਪੁਰਖੇ ਨੇ ਸੱਚਖੰਡ 'ਚ ਪਰਮ ਪੁਰਖ ਕੋਈ ਨਹੀਂ ਹੈ ਉੱਥੇ ਸਭ ਬਰਾਬਰ ਨੇ ਜਿਹੜਾ ਸਪੈਸ਼ਲ ਲਫ਼ਜ਼ ਲੱਗਦਾ ਨਾ ਇੱਕ ਅਲੱਗ ਜਿਹਨੂੰ ਇੱਕ ਕਹਿੰਦੇ ਆ ਉਹ ਹੁਕਮ ਨਾਲ ਜੁੜਦਾ ਹੈ ਆਪੇ ਕਿਉਂਕਿ ਸਾਰਿਆਂ ਦਾ ਜਿਹੜਾ ਕਲੈਕਟਿਵ ਸੋਚ ਹੈ ਸਾਰਿਆਂ ਦਾ ਫੈਸਲਾ ਹੈ ਉਹਦੇ ਅੱਗੇ ਸਾਰੇ ਹੀ ਸਿਰ ਝੁਕਾਉਂਦੇ ਉਹ ਜਿਹੜਾ ਹੁਕਮ ਹੈ ਉਹ ਸੁਪਰੀਮ ਹੈ ਉੱਥੇ ਬੰਦਾ ਕੋਈ ਸੁਪਰੀਮ ਨਹੀਂ ਕਿਵੇਂ ਪਤਾ ਲੱਗਿਆ ਉੱਥੇ ਜਪਜੀ ਸਾਹਿਬ ਜੇ ਪਤਾ ਪੰਜ ਪ੍ਰਵਾਨ ਪੰਜ ਪ੍ਰਭਾਵ ਪ੍ਰਧਾਨ ਪੰਚੇ ਪਾਵੇ ਸਾਰੇ ਪੰਚੇ ਨੇ ਬਰਾਬਰ ਨੇ ਨਾਮਦੇਵ ਨੇ ਕਿਹਾ ਵੀ ਉੱਥੇ ਕੋਈ ਦੋਸ਼ ਸੋਧ ਨਹੀਂ ਹੁੰਦਾ ਬਰਾਬਰ ਨੇ ਸਭ ਉਹ ਇੱਥੋਂ ਜਿਹਨੇ ਜਾਣੇ ਸਭ ਉੱਥੇ ਬਰਾਬਰ ਨੇ ਅਸੀਂ ਭਗਤਾਂ ਨੂੰ ਔਰ ਗੁਰੂਆਂ ਨੂੰ ਡਿਫਰੈਂਸ ਕਰਤਾ ਇੱਥੇ ਸਮਝ ਨਹੀਂ ਹੈਗੀ ਗੁਰੂਆਂ ਨੂੰ ਬੜੇ ਬਣਾਤਾ ਭਗਤਾਂ ਨੂੰ ਛੋਟੇ ਬਣਾਤਾ ਜਿਹੜਾ ਬੜਾ ਬਣੂ ਉਹ ਸੱਚਖੰਡ ਨਹੀਂ ਜਾ ਸਕਦਾ ਪਹਿਲੀ ਗੱਲ ਹੈ ਉੱਥੇ ਛੋਟਿਆਂ ਵਾਸਤੇ ਜਗ੍ਹਾ ਬੜਿਆਂ ਵਾਸਤੇ ਜਗ੍ਹਾ ਹੀ ਨਹੀਂ ਬੜਿਆਂ ਵਾਸਤੇ ਹੋਮੇ ਵਾਲੇ ਵਾਸਤੇ ਆਹੀ ਜਗ੍ਹਾ ਬੜਿਆਂ ਵਾਸਤੇ ਜਗ੍ਹਾ ਨਹੀਂ ਛੋਟੇ ਵਾਸਤੇ ਜਿਹੜਾ ਜਿਹਨੇ ਬੜੇ ਬੰਦਰ ਤੇ ਹੰਕਾਰੀ ਦੇ ਸਭ ਇੱਥੇ ਨੇ ਇੱਥੇ ਇੱਥੇ ਬੜੇ ਦੀ ਦੌੜ ਹੈ ਉੱਥੇ ਛੋਟੇ ਬੜੇ ਦੀ ਦੌੜ ਨਹੀਂ ਹੈ ਨਾ ਛੋਟਾ ਨਾ ਬੜਾ ਉੱਥੇ ਬਰਾਬਰ ਹੈ ਸਭ ਉੱਥੇ ਨਹੀਂ ਦੌੜ ਹੈ ਇਹ ਦੌੜ ਇੱਥੇ ਹੀ ਹੈ ਮਾਇਆ ਧਾਰੀਆਂ ਦੀ ਦੌੜ ਹੁੰਦੀ ਹੈ ਛੋਟੇ ਬੜੇ ਦੀ ਛੋਟੇ ਬੜੇ ਦੀ ਦੌੜ ਨਿਰਾਕਾਰੀਆਂ ਦੀ ਨਹੀਂ ਹੁੰਦੀ ਇੱਕੋ ਜੋਤ ਹੈ ਸਭ ਦੀ ਇੱਕੋ ਸਟੈਂਡਰਡ ਦੀ ਬੁੱਧੀ ਹੈ ਹੋਰ ਮਾਇਆ ਦਾ ਹੀ ਨਹੀਂ ਗਿਆਨ ਹੈਗਾ ਗਿਆਨ ਕੋਈ ਇਹ ਸਭ ਕਿਤ ਕਿਤ ਵਿਦ ਜਗ ਉਪਜੈ ਭੁੱਖ ਕਿਤ ਕਿਤ ਦੁਖੋ ਬਿਨ ਸਜਾਈ ਹੁਣ ਜਗ ਨੂੰ ਦੁੱਖ ਕਹਤਾ ਦੁੱਖ ਕਿਥੋਂ ਆ ਗਿਆ ਜਗ ਉਪਜੈ ਭੁੱਖ ਇਹਨਾਂ ਵਾਲਾ ਜਗ ਦੇ ਵਿੱਚ ਦੁੱਖੇ ਦੁੱਖ ਹੈ ਜੇ ਦੁੱਖ ਬਿਨ ਸੁਖਾ ਜਗ ਛੁੱਟ ਜੂਗਾ ਅਸਲ ਦੇ ਵਿੱਚ ਜਗ ਨੂੰ ਦੁੱਖ ਕਿਹਾ ਆ ਗਿਆ ਇੱਥੇ ਕਿਤ ਕਿਤ ਦੁੱਖ ਬਿਨ ਸਜਾਈ ਕਿਹੜੀ ਵਿਧੀ ਨਾਲ ਇਹ ਜੱਗ ਚੋਂ ਛੁਟਕਾਰਾ ਹੋਊਗਾ ਦੁੱਖਾਂ ਦੇ ਘਰ ਚੋਂ ਕਿਵੇਂ ਜੱਗ ਦੁੱਖਾਂ ਦੇ ਘਰ ਚ ਆ ਕੇ ਪੈਦਾ ਹੋ ਜਾਈਦਾ ਕੀ ਕਾਰਨ ਹੈ ਕਿ ਜੱਗ ਦੇ ਵਿੱਚ ਪੈਦਾ ਹੋ ਜਾਈਦਾ ਔਰ ਕਿਵੇਂ ਕਿਹੜੀ ਵਿਧੀ ਇਹ ਤੋਂ ਛੁਟਕਾਰਾ ਮਿਲੇ ਸਵਾਲ ਹੈ ਹਉਮੈ ਵਿੱਚ ਜਗ ਉਪਜੇ ਪੁਰਖਾ ਹਉਮੈ ਕੀ ਹੈ ਬੜਿਆਈ ਬੜਾ ਜਿਹੜਾ ਬੜਾ ਬਣਨ ਦੀ ਕੋਸ਼ਿਸ਼ ਕਰਦਾ ਹੈ ਹਮੇ ਉਹ ਮੇਰੀ ਮਰਜ਼ੀ ਚੱਲੇ ਕੱਚ ਕਿਹਦੀ ਮਰਜ਼ੀ ਚੱਲੇ ਚਾਰ ਆਦਮੀ ਬੈਠੇ ਨੇ ਕਿਹਦੀ ਮਰਜ਼ੀ ਚੱਲੇ ਇਹ ਹੁੰਦੇ ਜੀ ਜਿੱਥੇ ਆਪਣੀ ਮਰਜ਼ੀ ਹੈ ਆਪਣੀ ਮਰਜ਼ੀ ਹੀ ਦੁੱਖਾਂ ਦੀ ਖਾਨ ਹੈ ਇਹ ਜੋ ਦੁੱਖੇ ਪੈਦਾ ਹੁੰਦੇ ਨੇ ਕੁਝ ਵੀ ਨਹੀਂ ਪੈਦਾ ਹੁੰਦਾ ਜਿੰਨੀਆਂ ਇੱਛਾਵਾਂ ਨੇ ਸਭ ਦੁੱਖਾਂ ਦਾ ਨੇ ਇੱਛਾ ਕਿਉਂਕਿ ਮਨ ਵਿੱਚ ਪੈਦਾ ਹੁੰਦੀ ਹੈ ਜਿੱਥੇ ਇੱਛਾ ਪੈਦਾ ਹੁੰਦੀ ਹੈ ਸਰੀਰ ਤੋਂ ਜਗ੍ਹਾ ਦਾ ਨੂੰ ਮਨ ਅਸੀਂ ਮਨ ਰੱਖ ਲਿਆ ਉਹਦਾ ਨੂੰ ਉਹਦਾ ਕੋ ਦੇਣਾ ਹੀ ਸੀ ਕਿਸੇ ਨੇ ਨਾ ਕੁਝ ਦੇਤਾ ਬੋਲੀ ਜੀ ਕਿਸੇ ਨੇ ਕੁਝ ਦੇਤਾ ਉਹਦਾ ਨਾਮ ਅਸੀਂ ਮਿਥਲਿਆ ਵੀ ਉਹਦਾ ਨਾਮ ਜੀ ਮਨ ਚਲੋ ਅੰਗਰੇਜ਼ਾਂ ਨੇ ਕੋ ਹੋਰ ਰੱਖ ਲਿਆ ਕਿਸੇ ਨੇ ਕੋਈ ਹੋਰ ਰੱਖ ਲਿਆ ਉਸ ਪਾਰਟ ਦਾ ਨੋ ਸਰੀਰ ਦਾ ਨਾਮ ਮਨ ਜਿੱਥੇ ਇੱਛਾ ਪੈਦਾ ਹੁੰਦੀ ਹੈ ਹਉਮੈ ਵਿੱਚ ਹਉਮੈ ਵੀ ਬੰਦੇ ਵਿੱਚ ਇਹ ਫਿਰਦਾ ਇਹਦਾ ਮਤਲਬ ਜਿੱਥੇ ਚੀਜ਼ ਨਿਕਲਦੀ ਉੱਥੇ ਹੀ ਹੈ ਨਾ ਹਉਮੈ ਨਿਕਲਦੀ ਹੈ ਮਿੱਠੀ ਬਣ ਕੇ ਪੈਦਾ ਕਰਕੇ ਦੁੱਖ ਇੱਛਾ ਸਾਨੂੰ ਮਿੱਠੀ ਲੱਗਦੀ ਹੈ ਜੇ ਤਾਂ ਹੀ ਕਰਦੇ ਆ ਮਿੱਠੀ ਲੱਗਦੀ ਆਪਣੇ ਇੱਛਾ ਸਭ ਨੂੰ ਚੰਗੀ ਲੱਗਦੀ ਉਦੋਂ ਪਿਆਰੀ ਕੋਈ ਚੀਜ਼ ਨਹੀਂ ਪਰ ਹੈ ਦੁੱਖ ਰੂਪ ਹਮੇ ਵਿੱਚ ਜਦ ਉਪਜੈ ਪੁਰਖਾ ਨਾਮ ਵਿਸਰਿਆ ਦੁੱਖ ਪਾਈ ਹਮੇ ਨਾਵਾਂ ਨਾਲ ਵਿਰੋਧ ਹੈ ਤੇ ਹਮੇ ਪੈਦਾ ਹੋਈ ਨਾਮ ਵਿਸਰ ਗਿਆ ਵਿਰੋਧ ਹੈ ਇਹ ਤਾਂ ਮਨ ਵਿੱਚੋਂ ਨਾਮ ਪੈਦਾ ਨਿਕਲੂ ਉਹ ਸੁਰਾਖ ਇੱਕੋ ਹੀ ਹੈ ਇੱਕੋ ਸਰਾਖ ਹੈ ਹਉਮੈ ਬਾਹਰ ਮੁਖੀ ਹੈ ਨਾਮ ਅੰਦਰ ਮੁਖੀ ਹੈ ਸੂਈ ਉਹੀ ਹੈ ਸਰੇਂਜ ਦੇ ਵਿੱਚ ਆ ਤਾਂ ਉਹਨੂੰ ਭਰ ਲਓ ਸੂਈ ਨਾਲ ਬਾਹਰੋਂ ਕੁਝ ਭਰ ਲੋ ਆ ਤਾਂ ਇਹ ਵੀ ਤੁਸੀਂ ਜੇ ਬਾਹਰ ਭਰਦੇ ਨਹੀਂ ਤਾਂ ਉਹਨੂੰ ਖਾਲੀ ਕਰ ਲੋ ਸਰਿੰਜ ਨੂੰ ਹੁਣ ਇੱਕੋ ਸੂਈ ਦੇ ਵਿੱਚ ਐਟ ਅ ਟਾਈਮ ਦੋ ਕੰਮ ਹੋ ਨਹੀਂ ਸਕਦੇ ਸਰਾਖ ਜੋ ਇੱਕ ਜੇ ਤਾਂ ਉਹ ਜੋ ਹਮੇ ਪੈਦਾ ਹੁੰਦਾ ਛਾ ਪੈਦਾ ਹੁੰਦੀ ਹੈ ਉਹ ਤਾਂ ਫਿਰ ਬਾਹਰ ਨੂੰ ਨਿਕਲ ਗਈ ਸਾਡੀ ਸ਼ਕਤੀ ਜਿਹੜੀ ਹੈ ਬਾਹਰ ਮੁਖੀ ਬੁੱਧੀ ਖਰਚ ਹੋ ਰਹੀ ਹੈ ਮਾਇਆ ਹਰ ਕਾ ਸਿਮਰਨ ਛਾੜ ਕੇ ਘਰ ਲਾਇਆ ਆ ਮਾਲ ਕਬੀਰ ਇਸੇ ਗੱਲ ਨੂੰ ਇਸ ਤਰੀਕੇ ਨਾਲ ਕਹਿੰਦਾ ਉਪਜਿਆ ਬੂਤ ਕਮਾਲ ਇਹ ਭੂਤ ਕੌਣ ਹੈ ਮਨ ਮਨ ਐਸਾ ਬੁੱਤ ਪੈਦਾ ਹੋਇਆ ਕਮਾਲ ਦਾ ਹਰ ਕਾ ਸਮਣ ਛਡਾਤਾ ਆ ਸੌਦਾ ਜਿਹੜਾ ਮਾਲ ਹੈ ਇਹ ਲਿਆਉਂਦਾ ਘਰ ਨੂੰ ਇੱਛਾਵਾਂ ਮਾਇਆ ਦੀਆਂ ਉਹ ਕਹਿੰਦੇ ਕਮਾਲਾ ਕਬੀਰ ਦਾ ਪੁੱਤ ਸੀ ਕਬੀਰ 90 ਸਾਲ ਦਾ ਹੈ ਜਦੋਂ ਇਹ ਭਗਤੀ ਲਿਖਦਾ ਉਹਦਾ ਪੁੱਤਰ ਉਹ ਜਿਉਂਦਾ ਹੋਵੇ ਕਿ ਨਾ ਹੋਵੇ ਵੀ ਨਹੀਂ ਪਤਾ 50 60 ਸਾਲ ਦੇ ਤਾਂ ਆਦਮੀ ਮਰ ਜਾਂਦੇ ਸੀ ਉਦੋਂ ਉਸ ਤੋਂ ਬਾਅਦ ਹਲੇ 40 50 ਸਾਲ ਦੀ ਹੋ ਫਿਰ ਕਹਿੰਦੇ ਨੇ ਲੋਈ ਜੀ ਉਹਦੇ ਘਰ ਵਾਲੀ ਸੀ ਲੋਈ ਉਹਦੇ 40 ਸਾਲ ਪਹਿਲਾਂ ਹੀ ਮਰ ਗਈ ਹੋ ਜੇ ਹੋ ਉਹ ਵੀ ਪਹਿਲਾਂ ਉਹ 119 ਸਾਲ ਦੀ ਹੋਰ ਕਬੀਰ ਦੀ ਹੈ ਟੋਟਲ 90 ਸਾਲ ਤੱਕ ਤੇ ਜਾ ਕੇ ਉਹ ਬ੍ਰਹਮ ਗਿਆਨ ਹੋਇਆ ਉਹਦਾ ਲਿਖਦਾ ਸਗਲਪੁਰੀ ਸਗਲ ਜਨਮ ਸ਼ਿਵਪੁਰੀ ਗਵਾਇਆ ਮੇਰਾ ਸਾਰਾ ਜਨਮ ਹੀ ਗਵਾਇਆ ਗਿਆ ਸ਼ਿਵਪੁਰੀ ਬਾਕੀ ਕਿੰਨਾ ਕੁ ਬਚਿਆ ਹੋਊਗਾ ਜੇ ਅਸੀਂ 90 ਵੀ ਮੰਨਦੇ ਤਾਂ ਵੀ 30 ਸਾਲ ਬਚ ਗਏ ਜੇ 80 ਵੀ ਮੰਨ ਲਈਏ ਤਾਂ ਵੀ 40 ਸਾਲ ਬਚਦੇ ਨੇ 80 ਸਾਲ ਦੀ ਤਾਂ ਆਦਮੀ ਦੀ ਉਮਰ ਨਹੀਂ ਸੀ ਉਦੋਂ 80 ਸਾਲ ਦੀ ਤਾਂ ਹੁਣ ਉਸ ਤੋਂ ਉਮਰ ਨਹੀਂ ਹੈ ਤੇ ਨਾ ਉਹ ਲੋਈ ਸੀ ਨਾ ਕੋਈ ਗੱਲ ਸੀ ਉਹ ਜਿਹੜੀ ਨਾਲੇ ਨਿਰਾਕਾਰੀ ਦੁਨੀਆ ਦੀ ਗੱਲ ਕਰ ਰਿਹਾ ਤੂੰ ਜਦੋਂ ਕੁਝ ਸਮਝ ਨਹੀਂ ਆਈ ਨਾ ਵਿਦਵਾਨਾਂ ਨੇ ਚਾਹ ਕੇ ਊਟ ਪਟਾਮ ਗੱਲਾਂ ਕਰਤੀ ਉਹ ਵਿਚਾਰੇ ਸੁਣਨ ਵਾਲੇ ਵੀ ਹੋ ਜਾਈ ਸੀ ਤੁੱਥ ਪੁੱਥ ਕਰਕੇ ਉਹਨਾਂ ਨੂੰ ਕਰਕੇ ਆਪਣੇ ਸਾਹ ਨਾਮ ਵਿਸਰਿਆ ਦੁੱਖ ਪਾਈ ਨਾਮ ਵਿਸਰਿਆ ਦੁੱਖ ਪਾਈ ਜਾਂ ਨਾਮ ਵਿਸਰ ਗਿਆ ਹਰ ਵਿਸਰਤ ਸਦਾ ਸਵਾਰੀ ਦਾ ਰਹਿਣੀ ਸੀ ਨਾਮ ਵਿਸਰਨ ਦੀ ਸਾਰ ਦੁੱਖ ਤਾਂ ਹੋਣੀ ਸੀ ਇਹ ਦੁੱਖਾਂ ਦਾ ਕਾਰਨ ਸੰਸਾਰ ਦਾ ਕਾਰਨ ਨਾਮ ਵਿਸਰ ਹੈ ਜੇ ਹੁਣ ਨਾਮ ਨਾਲ ਜੁੜ ਜਵੇ ਹੁਣ ਇੱਥੇ ਬੈਠਾ ਹੀ ਮਾਇਆ 'ਚ ਬੈਠੇ ਹੀ ਸੱਚਖੰਡ ਚਲੇ ਮਨ ਕਰਕੇ ਸੱਚਖੰਡ 'ਚ ਆਤਮਾ ਕਰਕੇ ਸਰੀਰ ਕਰਕੇ ਸੰਸਾਰ 'ਚ ਸੱਚਖੰਡ ਦਾ ਸਾਰੇ ਹੀ ਹੈ ਸਰਬੇ ਪੀਰ ਸ਼ਬਦ ਤਾਂ ਸਾਰੇ ਹੀ ਹੈ ਪੰਜ ਪਾਸ਼ਾ ਤੇ ਕਹਿ ਰਹੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਜੇ ਕਾਜੂ ਨਹੀਂ ਸੀ ਫਿਰ ਕੀ ਸੀ ਅੰਦਰ ਦਾਪਰ ਹੋ ਨਹੀਂ ਸਕਦਾ ਤ੍ਰੇਤਾ ਹੋ ਨਹੀਂ ਸਕਦਾ ਸਤਜੁਗ ਹੋ ਸਕਦਾ ਦੁਆਪਰ ਤ੍ਰੇਤਾ ਤਾਂ ਨੰਗੇ ਆਏ ਇਥੋਂ ਤਾਂ ਕੇ ਜਾਂਦਾ ਹੁਣ ਸੱਦੇ ਤੇ ਤ੍ਰੇਤਾ ਨਹੀਂ ਹੋ ਸਕਦਾ ਸਤਜੁਗ ਹੋਊਗਾ ਸੱਚ ਨਾਲ ਜੁੜੇ ਤੇ ਹੱਥ ਦੇ ਉੱਤੇ ਜਿਹੜਾ ਸੱਚ ਖਾਣਾ ਸੱਚ ਪਹਿਨਣਾ ਜਦ ਉਹਨੂੰ ਸਜੂਗ ਹੋਊਗਾ ਹੋਰ ਕੀ ਹੋਊਗਾ ਜੇ ਵਿਸਰ ਜਾਣਾ ਤਾਂ ਜੋ ਹੁੰਦਾ ਨਹੀਂ ਕਲਯੁਗ ਹੁੰਦਾ ਹੀ ਨਹੀਂ ਇਹਦਾ ਮਤਲਬ ਹੈ ਜੁਗ ਐ ਦਾ ਜੁਗ ਹੋਇਆ ਨਾ ਜਿਵੇਂ ਤਾਂ ਅਸੀਂ ਮੰਨੀ ਬੈਠੇ ਜੁਗਾਂ ਅੰਦਰਲੀ ਅਵਸਥਾ ਦਾ ਰੋ ਜੁਗਾਂ ਅੰਦਰਲੀ ਅਵਸਥਾ ਕਿਸੇ ਦੀ ਕਲਪਨਾ ਚੱਲਦੀ ਹੈ ਜੁਗਾ ਕਲਪਨਾ ਬੰਦ ਹੈ ਸਜੁਗ ਹੈ ਜਾਂ ਕੋਈ ਤਪ ਕਰਦਾ ਡੋਪਰ ਹੈ ਸੁਤਾ ਪਿਆ ਬਗੈਰ ਫੋੜਨੇ ਦੇ ਤੇ ਸੁਣੂ ਨੂੰ ਸੁਣ ਸੁਣੂ ਨੂੰ ਸੁਣਨਾ ਦਾ ਤਾਂ ਸੁਪਨਾ ਦੇਖਦਾ ਡੋਪਰ ਹੈ ਸੁਪਨਾ ਵੀ ਤਾਂ ਦੇਖਦਾ ਸੁਤਾ ਪਿਆ ਰਾਤ ਨੂੰ ਜੇ ਸੁਤਾ ਪਿਆ ਡੋਪਰ ਹੈ ਨਹੀਂ ਸੁਤਾ ਪਿਆ ਦੇਖਦਾ ਸੁਪਨਾ ਤਰੀਤਾ ਤੇ ਜਾਗਦਾ ਕਲਪਨਾ ਕਰਦਾ ਸੰਜੋਗ ਹੈ ਇਤਨੇ ਜੁਗਰੇ ਜੁਗ ਨੇ ਜੇ ਜਾਗਦਾ ਹੋਇਆ ਜੁੜਿਆ ਹੋਇਆ ਨਾਮ ਨਾਲ ਇੱਕ ਮਨ ਇੱਕ ਚਿੱਤ ਹੈ ਇਹ ਸਤਜੁਗ ਹੈ ਇਸ ਕਰਕੇ ਜਿਹੜੇ ਜੁਗ ਨੇ ਗੁਰਮੁਖਾਂ ਨੇ ਬੁੱਝੇ ਨੇ ਗੁਰਮੁਖ ਬੁੱਝੇ ਜੁਗ ਤੇ ਤੂੰ ਆ ਰਹੇ ਘਟ ਘਟ ਵਰਤੇ ਉਧਰ ਜਾ ਰਹੇ ਇਹਨਾਂ ਸਾਰਿਆਂ ਦੇ ਅੰਦਰ ਵਰਤਦੇ ਨੇ ਜੁਗ ਬਾਹਰ ਹੁੰਦੇ ਨੇ ਕਿਤੇ ਅੰਦਰ ਦੀ ਕਿਸੇ ਦੀ ਅਵਸਥਾ ਕੀ ਹੈ ਉਹਦੇ ਨਾਲ ਜੁਗ ਦਾ ਸੰਬੰਧ ਹੈ ਉਹਦੀ ਮਾਨਸਿਕ ਅਵਸਥਾ ਕੀ ਹੈ ਇਹਦੇ ਨਾਲ ਜੁਗ ਦਾ ਸੰਬੰਧ ਹੈ ਸਮੇਂ ਦਾ ਸੰਬੰਧ ਉਹ ਸਮੇਂ ਉਹਦੀ ਕੀ ਅਵਸਥਾ ਹੈ ਉਹਦੇ ਬੰਦ ਬਸ ਇਹ ਜੁਗ ਹੈ ਹੁਣ ਇਹਨਾਂ ਨੇ ਬਾਹਰ ਬਣਾ ਲੈ ਭਰਮ ਗਿਆਨੀਆਂ ਨੇ ਬਾਹਰ ਬਣਾ ਲੈ ਇਸ ਕਰਕੇ ਸੋਧੇ ਸਿਮਰਤ ਸ਼ਾਸਤਰ ਸਗਲ ਇਹ ਸੋਧੇ ਨੇ ਯੁੱਗ ਵੀ ਸੋਧ ਕੇ ਦੱਸੇ ਨੇ ਨਾਮ ਵੀ ਸੋਧਿਆ ਆ ਤਪ ਵੀ ਸੋਧਿਆ ਆ ਜਪ ਵੀ ਸੋਧਿਆ ਆ ਸਿਮਰਨ ਭਗਤੀ ਸਭ ਇਹ ਸੋਧੇ ਠੀਕ ਦੱਸਦੇ ਸੋਧੇ ਕਿਨੇ ਨੇ ਭਗਤਾਂ ਨੇ ਨਹੀਂ ਸੋਧੇ ਸੱਚਖੰਡ ਤੋਂ ਸੁਧਵਾਏ ਨੇ ਨਾ ਤੋਂ ਬੁਲਵਾਏ ਇਹਨਾਂ ਤੋਂ ਨੇ ਬੋਲੇ ਅਗਲਿਆਂ ਨੇ ਇਹਨਾਂ ਨੇ ਤਾਂ ਇਹਨਾਂ ਦਾ ਤਾਂ ਬੁਲਵਾਇਆ ਇਹਨਾਂ ਨੂੰ ਤਾਂ ਭਗਤਾਂ ਤੋਂ ਤਾਂ ਕਹਾਈ ਹੈ ਗੱਲ ਕਹੀ ਨਹੀਂ ਭਗਤਾਂ ਨੇ ਕਹੀ ਉਹ ਚਲੋ ਜਿਉ ਬੁਲਾਵੋ ਤੇ ਉਹ ਨਾਨਕ ਦਾਸ ਬੋਲੇ ਠੀਕ ਕੀ ਹੈ ਗਲਤ ਕੀ ਹੈ ਕਰਤੇ ਪੁਰਖ ਨੇ ਕਹਾਈ ਹੈ ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰਾ ਗੁਰਮੁਖ ਹੋਵੇ ਸੋ ਗਿਆਨ ਤਤ ਵਿਚਾਰੈ ਤਤ ਗਿਆਨ ਦੇ ਵਿਚਾਰ ਕਰ ਤਤ ਵਸਤੂ ਦੀ ਸੰਸਾਰ ਚ ਤਤ ਕੀ ਹੈ ਤਤ ਜੋਤ ਹੈ ਜੋ ਜੋਤ ਹੈ ਤੇ ਤਤ ਹੈ ਜੋ ਤਤ ਹੈ ਉਹ ਸਾਡੇ ਗਿਆਨ ਅੰਦਰ ਤੇ ਪਰੇ ਹੈ ਜਿਹੜੇ ਗਿਆਨ ਅੰਦਰ ਤੇ ਪਰੇ ਹੈ ਬੁੱਧੀ ਤੇ ਤਾਂ ਪਰੇ ਹੈ ਨਹੀਂ ਬੁੱਧੀ ਤਾਂ ਆਪੇ ਤਤ ਹੈ ਅਸਲ ਚ ਦੀ ਕਿਸੇ ਹੋਰ ਨੂੰ ਟੋਲਣਾ ਸੀ ਆਪਣੇ ਆਪ ਨੂੰ ਜਾਂ ਅਸੀਂ ਬੁੱਧੀ ਤੇ ਵੀ ਪਰੇ ਹੈ ਉਹ ਬੁੱਧੀ ਤੇ ਪਰੇ ਨਾ ਬੁੱਧੀ ਤਾਂ ਆਪੇ ਤਤ ਹੈ ਆਪਣੇ ਆਪ ਨੂੰ ਨਹੀਂ ਢੋਲਦਾ ਕਿਸੇ ਹੋਰ ਨੂੰ ਢੋਲਦਾ ਨਹੀਂ ਕਹਿ ਨਾ ਕਬੀਰ ਨੇ ਸੋਈ ਮੁੜ ਕੇ ਤੂੰ ਪਿਆ ਜਾਂ ਕੋ ਕਹਤਾ ਤੂੰ ਤੇ ਜਿਹਨੂੰ ਢੋਲਦਾ ਸੀ ਜਿਹੜਾ ਤੈਨੂੰ ਚਾਹੀਦਾ ਸੀ ਉਹਦਾ ਤੂੰ ਹੀ ਸੀ ਜਿਹੜਾ ਤੈਨੂੰ ਜਿਹਨੂੰ ਤੂੰ ਢੋਲਦਾ ਸੀ ਨਿਰਾਕਾਰ ਨੂੰ ਢੋਲਦਾ ਸੀ ਨਿਰਾਕਾਰ ਵਿੱਚ ਤੂੰ ਹੀ ਸੀਗਾ ਨਿਰਾਕਾਰ ਆਪੇ ਆਪੇ ਨਿਰਾਕਾਰ ਹੈ ਨੂੰ ਢੋਲਦਾ ਕਿੱਡੀ ਹਾਸੇ ਵਾਲੀ ਗੱਲ ਵੀ ਜੋ ਚੀਜ਼ ਤੂੰ ਹੈ ਆਪਣੇ ਵਰਗੇ ਨੂੰ ਢੋਲਦਾ ਆਪਣੇ ਆਪ ਨੂੰ ਢੋਲ ਲੈ ਜੇ ਆਪਣੇ ਵਰਗੇ ਨੂੰ ਢੋਲਦਾ ਆਪਣੇ ਆਪ ਨੂੰ ਢੋਲ ਲੈ ਆਪਣੇ ਵਰਗੇ ਨੂੰ ਜਾਣਣਾ ਹੈ ਆਪਣੇ ਆਪ ਨੂੰ ਜਾਣ ਲੈ ਇਸ ਕਰਕੇ ਗੁਰਬਾਣੀ ਆਪਣੇ ਆਪ ਨੂੰ ਜਾਣਨ ਦੀ ਗੱਲ ਕਰਦੀ ਹੈ ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਬਾਹਰੋਂ ਕੁਝ ਨਹੀਂ ਮਿਲਣਾ ਆਪਣੇ ਅੰਦਰ ਨਹੀਂ ਮਿਲਦਾ ਟੋਲਣਾ ਆਪਣੇ ਆਪ ਨੂੰ ਸੀ ਟੋੜਦਾ ਕਿਸੇ ਹੋਰ ਨੂੰ ਸਾਰੇ ਇਹੀ ਦੱਸਦੇ ਨੇ ਸੰਤ ਕਿਸੇ ਪਰਮੇਸ਼ਰ ਪਰਮੇਸ਼ਰ ਦੀ ਜਦ ਗੱਲ ਕਰਦੀ ਉਹ ਹੁਕਮ ਦੀ ਗੱਲ ਕਰਦੀ ਹੁਕਮ ਜੋਦ ਨਹੀਂ ਜਿਸ ਤਾਂ ਗੱਲ ਹੈ ਬਾਹਰੋਂ ਕਿਤੋਂ ਦਰਸ਼ਨ ਹੋਣਾ ਬਾਹਰੋਂ ਆਖਰ ਵਾਲੇ ਕਰਾਂਗੇ ਆਖਣਾ ਹੋਣੇ ਨਹੀਂ ਉਹ ਬੁੱਧੀ ਦਾ ਦਰਸ਼ਨ ਹੋਣਾ ਨੇ ਬੁੱਧੀ ਨੂੰ ਆਪਣਾ ਨੇ ਦਰਸ਼ਨ ਹੋਣਾ ਹੋਰ ਹੋਣਾ ਇਹਨੂੰ ਕਿਸੇ ਦਾ ਦਰਸ਼ਨ ਬੁੱਧੀ ਕੋਲ ਆਖਾ ਕਿਸੇ ਦਾ ਦਰਸ਼ਨ ਕਰਨ ਵਾਸਤੇ ਦੇਖੋ ਕਿਸੇ ਦਾ ਦਰਸ਼ਨ ਕਰਨ ਵਾਸਤੇ ਹਾਲ ਤਾਂ ਆਪਣਾ ਦਰਸ਼ਨ ਜੇ ਕਰਨਾ ਫਿਰ ਕੋਈ ਗੱਲੇ ਨਹੀਂ ਫਿਰ ਪ੍ਰੇਤ ਦਾ ਦਰਸ਼ਨ ਹੁੰਦਾ ਅੰਨਾਂ ਨੂੰ ਵੀ ਤਾਂ ਪਤਾ ਹੁੰਦਾ ਆਪਣੇ ਸਰੀਰ ਦਾ ਹੁੰਦਾ ਨਹੀਂ ਪਤਾ ਜਦ ਉਹਨਾਂ ਨੇ ਆਪਣਾ ਮੂੰਹ ਨਹੀਂ ਦੇਖਿਆ ਪਰ ਗੁਰਕੀ ਮੂੰਹ ਚ ਖਾ ਜਾਂਦੀ ਹੈ ਕਿਦੋਂ ਨੂੰ ਦੱਸਣਾ ਪੈਂਦਾ ਤੇ ਮੂੰਹ ਇੱਥੇ ਅੰਨੇ ਨੇ ਜਾਮਣੂ ਨੇ ਆਪਣਾ ਮੂੰਹ ਨਹੀਂ ਦੇਖਿਆ ਰੋਟੀ ਕੇ ਮੁਰਕੀ ਸਿੱਧੀ ਜਾਂਦੀ ਹੈ ਮੂੰਹ ਨੂੰ ਕੱਢੀ ਜਾਂਦੀ ਹੈ ਦੇਖਿਆ ਤਾਂ ਨਹੀਂ ਹੈ ਨਹੀਂ ਨਾ ਹੱਥ ਦੇਖੇ ਜੰਮੇ ਤੇ ਬਾਅਦ ਨਾ ਮੂੰਹ ਦੇਖਿਆ ਮੁਰਕੀ ਕਾਹਦੇ ਮੂੰਹ ਨੂੰ ਜਾਂਦੀ ਹੈ ਆਪਣਾ ਆਪਾ ਹੈ ਉਹਦਾ ਆਪਣਾ ਆਪਾ ਜਾਣਾ ਔਖਾ ਨਹੀਂ ਹੈ ਪਰ ਇਹ ਧਿਆਨ ਆਪਣੇ ਆਪੇ 'ਚ ਹੋਵੇ ਉਹਦਾ ਧਿਆਨ ਹੈ ਆਪਣੇ ਆਪੇ 'ਚ ਤਾਂ ਜਾਣਦਾ ਉਹਦਾ ਆਪਣਾ ਆਪਾ ਹੀ ਹੈ ਕਿਸੇ ਦੇ ਮੂੰਹ ਬੁਰਕੀ ਪਾਉਣੀ ਹੋਵੇ ਗੱਲ ਹੋਰ ਹੈ ਫਿਰ ਇਹਨੇ ਨੋਖਾਂ ਚਾਹੀਦੀਆਂ ਨੇ ਆਪਣੇ ਮੂੰਹ 'ਚ ਬੁਰਕੀ ਪਾਉਣੀ ਹੋਵੇ ਇਹਨੇ ਨੋਖ ਨਹੀਂ ਚਾਹੀਦੀ ਆਪਣੇ ਕੰਨ 'ਚ ਉਂਗਲ ਫੇਰੀ ਹੋਵੇ ਇਹਨੇ ਨੂੰ ਕੋਈ ਕਿਸੇ ਬੰਦੇ ਦੀ ਜ਼ਰੂਰਤ ਨਹੀਂ ਹੈ ਆਪਣੇ ਸਿਰ ਤੇ ਹੱਥ ਫੇਰ ਹੋਵੇ ਇਹਨੇ ਨੂੰ ਜ਼ਰੂਰਤ ਨਹੀਂ ਹੈ ਆਪਣੀ ਅੱਖ ਤੇ ਹੱਥ ਫੇਰ ਹੋਵੇ ਇਹਨੇ ਨੂੰ ਜ਼ਰੂਰਤ ਨਹੀਂ ਹੈ ਆਪਣਾ ਮੂੰਹ ਧੋਣਾ ਹੋਵੇ ਇਹਨਾਂ ਨੂੰ ਕਿਸੇ ਆਦਮੀ ਦੀ ਜ਼ਰੂਰਤ ਨਹੀਂ ਹੈ ਆਪਣੇ ਪੈਰ ਧੋਣੇ ਹੋਣ ਇਹਨਾਂ ਨੂੰ ਜ਼ਰੂਰਤ ਨਹੀਂ ਹੈ ਕਿਸੇ ਦੀ ਕਿਸੇ ਨੇ ਧੋਣੇ ਵਿੱਚ ਫੇਰ ਜ਼ਰੂਰਤ ਕਿਸੇ ਨੂੰ ਦੇਖਣ ਵਾਸਤੇ ਅੱਖਾਂ ਦੀ ਲੋੜ ਹੈ ਸਾਨੂੰ ਆਪਣੇ ਆਪ ਨੂੰ ਦੇਖਣ ਵਾਸਤੇ ਅੱਖਾਂ ਦੀ ਲੋੜ ਹੀ ਨਹੀਂ ਜਿਵੇਂ ਅੰਨੇ ਨੂੰ ਕਿਸੇ ਨੂੰ ਦੇਖਣ ਵਾਸਤੇ ਅੱਖਾਂ ਦੀ ਲੋੜ ਹੈ ਆਪਣੇ ਆਪ ਨੂੰ ਦੇਖਣ ਵਾਸਤੇ ਅੱਖਾਂ ਦੀ ਕੋਈ ਲੋੜ ਨਹੀਂ ਆਪਣੇ ਆਪ ਦੇਖਣ ਵਾਸਤੇ ਸਾਨੂੰ ਅੱਖਾਂ ਦੀ ਲੋੜ ਨਹੀਂ ਹੈ ਦੇਖਣਾ ਆਪਣਾ ਆਪ ਅੱਖਾਂ ਦੀ ਕੀ ਲੋੜ ਹੈ ਉੱਥੇ ਅੱਖਾਂ ਦੀ ਉਹਨਾਂ ਨੂੰ ਲੋੜ ਹੈ ਜਿਨ੍ਹਾਂ ਨੇ ਦੀ ਚੋਂ ਦੇਖਣਾ ਜਿਨ੍ਹਾਂ ਨੇ ਦੀ ਚੋਂ ਦੇਖਣਾ ਉਹਨਾਂ ਨੂੰ ਲੋੜ ਅੱਖਾਂ ਦੀ ਜਿਨ੍ਹਾਂ ਨੇ ਕਿਸੇ ਬਰੋਟੇ ਜੋ ਦਰਸ਼ਨ ਕਰਨੇ ਨੇ ਕਿਸੇ ਪੇਪਰ ਜੋ ਦਰਸ਼ਨ ਕਰਨੇ ਨੇ ਕਿਸੇ ਬਾਹਰੋਂ ਦਰਸ਼ਨ ਕਰਦੇ ਨੇ ਬਾਹਰ ਟੋਲੇ ਸੋ ਪਰ ਭੁਲਾਈ ਗੁਰਬਾਣੀ ਨੇ ਫੈਸਲਾ ਕਰਤਾ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਟੋਲੇ ਅੰਨਾ ਅੱਖ ਫੇਰ ਕੇ ਦੰਦਾਂ ਨੂੰ ਐ ਟੋਕੇ ਹੀ ਦੱਸਦਾ ਦੂਰੇ ਸਾਰਿਆਂ ਦੇ ਦੰਦ ਇਹ ਜੇ ਹੋਣਗੇ ਉਹਦੇ ਦੰਦ ਹੀ ਹੈਗੇ ਨੱਕ ਤੇ ਹੱਥ ਫੇਰ ਕੇ ਹੀ ਸਮਝ ਲੈਂਦੇ ਵੀ ਲੋਕਾਂ ਦਾ ਨੱਕ ਇਹੋ ਜਿਹਾ ਹੋਊਗਾ ਸਮਝ ਉਂਗਲਾਂ ਦੇ ਟੋਕੇ ਦਾ ਦਿੰਦਾ ਵੀ ਇਹ ਜੇ ਉਂਗਲਾਂ ਸਭ ਦੀ ਹੋਣਗੀਆਂ ਇਹ ਜੇ ਆਪ ਆਤਮ ਦਰਸ਼ਨ ਤੋਂ ਬਾਅਦ ਪਤਾ ਲੱਗ ਜਾਂਦਾ ਘਟ ਘਟ ਮੈਂ ਹਰਜੂਸ ਆਪਣੇ ਜੀਵ ਦਾ ਗਿਆਨ ਹੋ ਗਿਆ ਸਮਝਾਈ ਹੀ ਹੋ ਗਿਆ ਆਪਣਾ ਆਪ ਦੇਖਣ ਦਾ ਅੱਖਾਂ ਦੀ ਕੋਈ ਲੋੜ ਨਹੀਂ ਅੱਖਾਂ ਦੀ ਲੋੜ ਹੈ ਕਿਸੇ ਨੂੰ ਦੇਖਣਾ ਹੋਵੇ ਤਾਂ ਦੂਜੇ ਨੂੰ ਦੇਖਣਾ ਵੀ ਲੋੜ ਹੈ ਦੂਜਾ ਕੋਈ ਦੇਖਣਾ ਨਹੀਂ ਅਸੀਂ ਬਾਹਰੋਂ ਤਾਂ ਸਗੋਂ ਅਸੀਂ ਹਟ ਕੇ ਅੰਦਰ ਨੂੰ ਆਉਣਾ ਅੰਨੇ ਵਾਸਤੇ ਸੁੱਖ ਹੈ ਨਾ ਬਾਹਰ ਜੁੜਿਆ ਹੋਇਆ ਹੀ ਨਹੀਂ ਹੈ ਅਖਾਣ ਨੂੰ ਔਖਾ ਹੈ ਅੰਨੇ ਨੂੰ ਸੁੱਖ ਹੈ ਗੁਰਮੁਖ ਹੋਵੇ ਸੋ ਗਿਆਨ ਪ੍ਰਾਪਤ ਵਿਚਾਰ ਹੈ ਹਾਂ ਪੜ ਨਹੀਂ ਸਕਦਾ ਇਹੋ ਉਹਨੂੰ ਅਸੀਂ ਗਲਤ ਉਪਦੇਸ਼ ਦੇ ਸਕਦੇ ਹਾਂ ਆਪ ਪੜ ਨਹੀਂ ਸਕਦੇ ਹਾਂਜੀ ਗੁਰਮੁਖ ਹੋਵੇ ਗਿਆਨ ਤਤ ਵਿਚਾਰ ਹੈ ਹਉਮੈ ਸ਼ਬਦ ਜਲਾਏ ਹਉਮੈ ਸ਼ਬਦ ਜਲਾਏ ਹਉਮੈ ਦਾ ਹਉਮੈ ਨੂੰ ਨਾਮ ਨਹੀਂ ਜੜਾ ਸਕਦਾ ਨਾਮ ਕੋਲ ਕੋਈ ਇਲਾਜ ਨਹੀਂ ਹੈ ਹਉਮੈ ਗਿਆਨ ਨਾਲ ਜਾਂਦੀ ਨਾਮ ਨਾਲ ਵਿਰੋਧ ਹੈ ਗਿਆਨ ਨਾਲ ਵਿਰੋਧ ਨਹੀਂ ਹਉਮੈ ਦਾ ਆਪਾਂ ਨਾਮ ਦੇ ਦੋ ਰੂਪ ਆ ਗਏ ਜਿਹੜਾ ਗਿਆਨ ਹੈ ਨਾ ਤਤ ਸ਼ਬਦ ਵਿਚਾਰ ਦੇ ਵਿੱਚੋਂ ਮਿਲਣਾ ਇਹਦਾ ਹਉਮੈ ਨਾਲ ਨਹੀਂ ਹੈ ਵਿਰੋਧ ਇਹ ਹੋ ਨੂੰ ਜੜਾ ਦਿੰਦਾ ਸਮਝ ਜਿਹੜੀ ਹੈਗੀ ਸਮਝ ਹੋਵੇ ਬੇਸਮਝੀ ਤੋਂ ਪੈਦਾ ਹੁੰਦੀ ਹੈ ਅਗਿਆਨਤਾ ਚ ਪੈਦਾ ਹੁੰਦੀ ਹੈ ਸਮਝ ਹੈ ਜਿਹੜੀ ਹੋ ਮੈਨੂੰ ਉਹਦਾ ਰੂਪ ਦਿਖਾ ਦਿੰਦੀ ਹੈ ਜੇ ਚਾਹਣਾ ਹੈ ਤੂੰ ਸੁਖ ਹੋਵੇ ਤੈਨੂੰ ਜੇ ਸੁਖ ਜੋ ਸੁਖ ਕੋ ਚਾਹੇ ਸਦਾ ਕਰੋ ਰਾਮ ਕੀ ਚਰਨ ਰਾਮ ਕੀ ਜਦ ਇਹ ਗੱਲ ਪੜਦਾ ਸਮਝਦਾ ਇਹਨੂੰ ਵਿਚਾਰਦਾ ਜੇ ਤਾਂ ਸੁਖ ਚਾਹੁੰਦਾ ਹੁਣ ਆ ਗਿਆ ਜੇ ਤਾਂ ਸੁਖ ਚਾਹੁੰਦਾ ਤਾਂ ਤਾਂ ਛੱਡ ਲੈ ਲੈ ਜੇ ਨਹੀਂ ਚਾਹੁੰਦਾ ਵੀ ਨਾ ਲੈ ਉਹਦੇ ਤੇ ਛੱਡਤੀ ਵੀ ਦੱਸ ਵੀ ਫਿਰ ਹਉਮੈ ਛੱਡਣੀ ਪਊ ਹਉਮੈ ਵਾਲਾ ਕਿਸੇ ਦੀ ਛੱਡ ਨਹੀਂ ਲੈਂਦਾ ਹੋਵੇ ਛੜ ਕਿਸੇ ਦੀ ਲਵੇ ਹੋਵੇ ਗਈ ਕਿਸੇ ਦੀ ਛੜ ਵਿੱਚ ਜਾ ਹੋਵੇ ਚਲੀ ਗਈ ਹੋਵੇ ਨਹੀਂ ਰਹੀ ਫਿਰ ਉਹ ਅਸਲ ਵਿੱਚ ਹੋਵੇ ਦਾ ਤਿਆਗ ਹੀ ਹੈ ਛਣ ਜੀ ਜਾਣਾ ਹੋਵੇ ਤਿਆਗ ਕੇ ਛਣ ਤੇ ਜਾਂਦਾ ਵਰਨਾ ਜਾਏ ਨਹੀਂ ਸਕਦਾ ਛਣ ਵਿੱਚ ਹੋਵੇ ਵਾਲਾ ਕਹਿੰਦਾ ਮੇਰੀ ਛਣ ਜਾਓ ਸਾਰੇ ਜਦ ਉਹ ਛਣ ਦੇ ਵਿੱਚ ਚਲਿਆ ਗਿਆ ਫਿਰ ਤਾਂ ਛੋਟਾ ਹੋਏ ਗਿਆ ਫਿਰ ਉਹ ਮੇਲਾ ਦੀ ਰਹੀ ਸ਼ਰਨ ਰਾਮ ਕੀ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੇ ਰਹਿ ਸਮਾਏ ਬਸ ਤਨ ਔਰ ਮਨ ਤਨ ਇਥੇ ਨੋ ਹਿਰਦੇ ਦਾ ਮਨ ਚੇਤਨ ਤਾਨ ਤਨ ਜੜ ਤਨ ਸਪੇਸ ਦਾ ਨੋ ਇਥੇ ਇੱਥੇ ਜਿਨੇ ਆਕਾਸ਼ ਵਿੱਚ ਰੋਸ਼ਨੀ ਹੈ ਨਾ ਮਨ ਦੀ ਕਿਸੇ ਤੇਰੇ ਜੇ ਨਾ ਰੋਸ਼ਨੀ ਉਹਨੂੰ ਬ੍ਰਿਤੀ ਕਹਿੰਦੇ ਨੇ ਸੁਰਤੀ ਬ੍ਰਿਤੀ ਬ੍ਰਿਤ ਚੱਕਰ ਨੂੰ ਕਹਿੰਦੇ ਨੇ ਨਾ ਜਿੰਨਾ ਏਰੀਆ ਹੈ ਘੇਰਿਆ ਹੋਇਆ ਜੋਤ ਨੇ ਮਨ ਦਾ ਜਿਹੜਾ ਵਜੂਦ ਹੈ ਜਿੰਨਾ ਉਹਦਾ ਤਨ ਉਹ ਕੀ ਹੈ ਆਕਾਸ਼ ਤੱਤ ਹੈ ਹੋਰ ਕੀ ਹੈ ਆਕਾਸ਼ ਤਨ ਹੈ ਤਨ ਅਰ ਮਨ ਦੋ ਆ ਗਏ ਹੁਣ ਬਾਹਰ ਤਨ ਦੀ ਗੱਲ ਨਹੀਂ ਹੈ ਨਿਰਾਕਾਰ ਦਾ ਤਨ ਆਕਾਸ਼ ਹੁੰਦਾ ਸਿਰਫ ਇਸ ਕਰਕੇ ਆਕਾਸ਼ ਸੱਚੇ ਤੋਂ ਵੱਖਰਾ ਹੋਇਆ ਹੀ ਨਹੀਂ ਹੋਇਆ ਸੱਚੇ ਤੋਂ ਵੱਖਰੀ ਸਿਰਫ ਪੌਣ ਹੋਈ ਹੈ ਚਾਰ ਤੱਤ ਵੱਖਰੇ ਨੇ ਪੰਜਵਾਂ ਤੱਤ ਨਾਲ ਹੀ ਹੈ ਪੰਜਵਾ ਤੱਤ ਕਿੱਥੇ ਵੱਖਰਾ ਪੰਜਵਾਂ ਤੱਤ ਨਾਲ ਹੀ ਉਹੀ ਡੋਰ ਹੈ ਉਸੇ ਨਾਲ ਕਾਬੂ ਕੀਤੀ ਹੈ ਵਾਇਆ ਮਾਇਆ ਆਕਾਸ਼ ਤੋਂ ਬਾਹਰ ਜਾ ਕੇ ਦਿਖਾ ਦੇ ਸੂਤ ਕੀ ਹੈ ਇੱਕ ਹੈ ਸੂਤ ਪਰੋਏ ਬਣੀਏ ਸੂਤ ਆਕਾਸ਼ ਹੈ ਸਾਰਿਆਂ ਦੇ ਵਿੱਚ ਹੈ ਤਾਂ ਸੂਤ ਆਕਾਸ਼ ਖੜਾ ਹੈ ਥਿਰ ਹੈ ਸਭ ਚੀਜ਼ਾਂ ਤਾਂ ਹਿਲਦੀਆਂ ਸਾਨੂੰ ਭਾਸਦੀਆਂ ਨੇ ਤਾਂ ਘੁੰਮਦੀਆਂ ਮਲੂਮ ਹੁੰਦੀਆਂ ਨੇ ਜੇ ਕੋਈ ਚੀਜ਼ ਖੜੀ ਹੈ ਕੋਈ ਚੀਜ਼ ਖੜੀ ਹੋਊ ਉੱਥੇ ਸਾਨੂੰ ਦੂਜੀਆਂ ਹਿਲਦੀਆਂ ਲੱਗਣਗੀਆਂ ਆਕਾਸ਼ ਖੜਾ ਹੈ ਜਿਹੜਾ ਸਵਾਲ ਕੀਤਾ ਸੀ ਪੰਡੇ ਨੂੰ ਸੁਬੀਰ ਨੇ ਕੌਰੇ ਪੰਡਿਆ ਅੰਬਰ ਕਾਸੋ ਲਾਗਾ ਪੰਡਿਆ ਦੱਸ ਅੰਬਰ ਕਿਹਦੇ ਨਾਲ ਲੱਗਿਆ ਹੋਇਆ ਉਹ ਮਾਰੀ ਗੱਲ ਚੱਕੇਗਾ ਇਸ ਗੱਲ ਦਾ ਜ਼ਿਕਰ ਹੀ ਨਹੀਂ ਹੈ ਗ੍ਰੰਥਾਂ 'ਚ ਅੰਬਰ ਨਾਲ ਲੱਗਿਆ ਇਹ ਨਾਲੇ ਗ੍ਰੰਥਾਂ 'ਚ ਜ਼ਿਕਰ ਨਹੀਂ ਹੈ ਸਾਡੇ ਵੀ ਕੋਈ ਭਗਤੀ ਆਈ ਹੋਈ ਹੈ ਇਸ ਕਿਸਮ ਦੀ ਸਿੱਧੀ ਉਮਰ ਕਾਹਦੇ ਨਾਲ ਲੱਗਿਆ ਇਕੱਠਾ ਕਿਉਂ ਨਹੀਂ ਹੋ ਜਾਂਦਾ ਸਾਚੇ ਤੇ ਪਵਨਾ ਪਿਆ ਲਿਖਿਆ ਹੈ ਪਵਨਾ ਅਟ ਹੋਇਆ ਅਸਲ ਦੇ ਚਾਰੇ ਤੱਤ ਨੇ ਵੱਖਰੇ ਹੋਣੇ ਛੱਡੇ ਸੰਸਾਰ 'ਚ ਇੱਕ ਥਾਂ ਤਾਂ ਦੋ ਤੱਤਾਂ ਦੇ ਸ਼ਰੀਰ ਬਣਿਆ ਦੱਸਦਾ ਬਾਹਰ ਵੀ ਆਕਾਸ਼ ਦੇ ਵਿੱਚ ਜਦ ਕਿਸੇ ਚੀਜ਼ ਦੇ ਭਾਂਡੇ ਦੇ ਵਿੱਚ ਆਕਾਸ਼ ਦਾ ਭਾਂਡਾ ਹੈ ਇਹਦੇ ਵਿੱਚ ਜਦੋਂ ਚੀਜ਼ ਬਣਨੀ ਹੈ ਕੋਈ ਵਜੂਦ ਆਉਣਾ ਹੈ ਆਕਾਸ਼ ਦੇ ਵਿੱਚ ਰਹਿਣਾ ਹੀ ਹੈ ਉਹਦੇ ਪਾਣੀ ਆਕਾਸ਼ ਉਹਦੇ ਵਿੱਚ ਹੀ ਜਦੋਂ ਉਹਦਾ ਵਜੂਦ ਹੈ ਆਕਾਸ਼ ਤੋਂ ਬਾਹਰ ਕੋਈ ਚੀਜ਼ ਜਾ ਹੀ ਨਹੀਂ ਸਕਦੀ ਧਾਗਾ ਦੇ ਵਿੱਚ ਰਹਿਣਾ ਹੀ ਹੈ ਬਾਲਾ ਦੇ ਕਹਿੰਦੇ ਪੌਣ ਪਾਣੀ ਕੀ ਦੇਹ ਸਰੀਰਾ ਪੌਣ ਪਾਣੀ ਹੋਏ ਅਗਰ ਮਿੱਟੀ ਧੋਏ ਛੱਡਦੇ ਅਗਰ ਮਿੱਟੀ ਪਾਣੀ ਚ ਹੁੰਦੇ ਨੇ ਜੇ ਪਾਣੀ ਜਗ ਨਾ ਹੋਵੇ ਤਾਂ ਬਰਫ ਬਣ ਜਾਂਦੇ ਜੇ ਪਾਣੀ ਕਾ ਹੋਵੇ ਜਗ ਰਹੇਗੀ 4 ਡਿਗਰੀ ਤੱਕ ਵੀ ਪਾਣੀ ਅੱਗ ਹੈ ਜੇ 4 ਡਿਗਰੀ ਦਾ ਪਾਣੀ ਅੱਗ ਹੈ ਜਦ ਉਹਨੇ ਬਰਫ ਬਣ ਜਾਣਾ ਫਿਰ ਪਾਣੀ ਨਹੀਂ ਫਿਰ ਉਹਨੇ ਪਾਣੀ ਨਹੀਂ ਰਹਿਣਾ ਇੱਥੇ ਪਾਣੀ ਲਫ਼ਜ਼ ਵਰਤਿਆ ਹੋਇਆ ਸੈਂਟਰ ਗੱਲ ਹੈ ਪਾਣੀ ਬਗੈਰ ਅੱਗ ਤੇ ਨਹੀਂ ਹੁੰਦਾ ਹੀਟ ਦੇ ਬਿਨਾ ਪਾਣੀ ਨਹੀਂ ਹੋ ਸਕਦਾ 1 ਡਿਗਰੀ ਸੈਂਟੀਗ੍ਰੇਡ ਚਾਹੇ ਹੋਵੇ ਹੈ ਤਾਂ ਸਹੀ ਨਾ 2 ਡਿਗਰੀ ਹੋਵੇ 3 ਹੋਵੇ 0 ਤੇ ਗਿਆ ਜਾਂਦੇ ਪਰ ਪੜ ਜਾਂਦੇ ਅੱਗ ਪਾਣੀ ਜੋ ਬਾਹਰ ਕੱਢਦੀ ਹੈ ਪਰ ਪੜ ਜਾਂਦਾ ਪਾਣੀ ਰਹਿੰਦਾ ਹੀ ਨਹੀਂ ਫਿਰ ਤਾਂ ਕੌਣ ਪਾਣੀ ਕੀ ਦੇਹ ਪਾਣੀ ਵਿੱਚ ਮਿੱਟੀ ਹਮੇਸ਼ਾ ਪਾਣੀ ਚ ਰਹੂਗੀ ਮਿੱਟੀ ਪਾਣੀ ਤੋਂ ਵੱਖਰੀ ਤੁਸੀਂ ਕਰ ਸਕਦੇ ਕਦੇ ਵੀ ਕਿੰਨੇ ਫਿਲਟਰ ਕਰ ਲਓ ਮਿੱਟੀ ਪਾਣੀ ਚ ਰਹੂਗੀ ਦੋ ਪਾਣੀ ਤਿੰਨ ਤੱਤ ਹੋ ਗਏ ਆਪਣੇ ਆਪ ਚ ਆਪਣੇ ਆਪ ਚ ਪਾਣੀ ਤਿੰਨ ਤੱਤ ਹੋ ਗਏ ਮਿੱਟੀ ਅੱਗ ਔਰ ਬਰ ਪਾਣੀ ਦੋ ਤੱਤ ਹੋ ਸਮਾਏ ਨੇ ਮਿੱਟੀ ਔਰ ਅੱਗ ਚਪੱਤੀ ਕਿਵੇਂ ਪੈਦਾ ਹੋ ਜਾਂਦੀ ਹੈ ਪਾਣੀ 'ਚ ਕਮਲ ਕਿਵੇਂ ਪੈਦਾ ਹੋ ਜਾਂਦਾ ਚਪੱਤੀ ਕਿਵੇਂ ਪੈਦਾ ਹੋ ਜਾਂਦੀ ਹੈ ਪਾਣੀ 'ਚ ਮਿੱਟੀ ਉਹਦੇ ਵਿੱਚ ਹੈ ਪਾਣੀ ਦੇ ਫੀਡ ਵੀ ਹੈ ਇਹਦੇ ਵਿੱਚ ਚਪੱਤੀ ਪਾਣੀ ਚੋਂ ਪੈਦਾ ਹੋਵੇ ਪਾਣੀ ਚੋਂ ਖਤਮ ਹੋ ਜਾਂਦੀ ਹੈ ਚਪੱਤੀ ਦੀ ਮਿਸਾਲ ਦਿੱਤੀ ਹੈ ਕਬੀਰ ਨੇ ਜਿਵੇਂ ਚਪੱਤੀ ਪਾਣੀ ਚੋਂ ਪੈਦਾ ਹੋਵੇ ਪਾਣੀ ਚੋਂ ਖਤਮ ਹੋ ਜਾਂਦੀ ਹੈ ਇਸ ਤਰੀਕੇ ਨਾਲ ਆਤਮਾ ਜੋ ਮਨ ਪੈਦਾ ਹੋ ਆਪਣੇ ਮੂਲ ਚੋਂ ਮਨ ਪੈਦਾ ਹੋ ਕੇ ਵਿੱਚੇ ਹੀ ਸਮਝ ਮਨ ਵਿੱਚੋਂ ਹੀ ਪੈਦਾ ਹੋ ਕੇ ਵਿੱਚੇ ਹੀ ਸਮਝ ਦੇਖਣ ਨੂੰ ਵੱਖਰੀ ਚੀਜ਼ ਲੱਗਦੀ ਹੈ ਜੋ ਪੱਤੀ ਪਾਣੀ ਦੇ ਉੱਤੇ ਚਾਰ ਪੱਤੇ ਹੁੰਦੇ ਨੇ ਉਹਦੇ ਥੱਲੇ ਨਹੀਂ ਝਾੜ ਹੁੰਦੀ ਝਾੜ ਉਹਦੀ ਪਾਣੀ 'ਚ ਹੁੰਦੀ ਹੈ ਕਵਲ ਦੀ ਵੀ ਜੜ ਪਾਣੀ 'ਚ ਹੁੰਦੀ ਹੈ ਪਾਣੀ ਜੋ ਪੈਦਾ ਹੋ ਗਿਆ ਪਾਣੀ 'ਚ ਮਿਲ ਜਾਂਦੀ ਹੈ ਪਾਣੀ ਦੇ ਵਿੱਚ ਹੀ ਮਿਲ ਜਾਂਦੀ ਹੈ ਮਾਇਆ ਦੇ ਵਿੱਚ ਵੀ ਕੁਝ ਚੀਜ਼ਾਂ ਹੈ ਜਿਹੜੀਆਂ ਨੇ ਜਿਹਨਾਂ ਪ੍ਰਮਾਣ ਦਿੱਤੇ ਹੁੰਦੇ ਇਹ ਮਨ ਵਿੱਚੋਂ ਹੀ ਪੈਦਾ ਹੁੰਦਾ ਹੈ ਵੱਖਰਾ ਹੁੰਦਾ ਜਿਵੇਂ ਚਪਤੀ ਪਾਣੀ ਜੋ ਵੱਖਰੀ ਹੋ ਕੇ ਦੀਂਦੀ ਹਰੀ ਹਰੀ ਵਿੱਚ ਇਹ ਮਨ ਵਿੱਚ ਹੀ ਸਮਝ ਜਾਂਦਾ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਰਹੇ ਸੁਣ ਤਨ ਮਨ ਨਿਰਮਲ ਹਿਰਦਾ ਨਿਰਮਲ ਹੋ ਗਿਆ ਹਿਰਦਾ ਸ਼ੁੱਧ ਹੋ ਗਿਆ ਹਿਰਦਾ ਭਾਂਡਾ ਹੈ ਹਿਰਦਾ ਭਾਂਡਾ ਮਨ ਉਹ ਵਸਤੂ ਹੈ ਭਾਂਡੇ ਤੋਂ ਬਿਨਾਂ ਵਸਤੂ ਕਿੱਥੇ ਟਿਕੂਗੀ ਨਿਰਮਲ ਨਿਰਮਲ ਬਾਣੀ ਕਹਿੰਦੇ ਨਾ ਭਾਂਡਾ ਧੋਏ ਵੈ ਧੂਫ ਦੇਵੋ ਤੋ ਤੂੰ ਤੇ ਬਤਾਓ ਜੇ ਭਾਂਡਾ ਮਲੀਨ ਹੈ ਤਾਂ ਮਨ ਦੀ ਜੋਤ ਵੀ ਮਲੀਨ ਹੈ ਜੋਤ ਵੀ ਮਲੀਨ ਹੈ ਜੇ ਮਨ ਮਲੀਨ ਹੈ ਤਾਂ ਹਿਰਦਾ ਵੀ ਮਲੀਨ ਹੈ ਚਾਹੇ ਤਾਂ ਪਾਣੀ ਮਲੀਨ ਪਾ ਲੋ ਤਾਂ ਭਾਂਡਾ ਮਲੀਨ ਹੋ ਗਿਆ ਮਲੀਨ ਮਲੀਨ ਭਾਂਡੇ 'ਚ ਪਾਣੀ ਵਧੀਆ ਪਾ ਲੋ ਮਲੀਨ ਹੋ ਗਿਆ ਦਸਤਾ ਦੋਈ ਕੋਈ ਹੋ ਗਈ ਜੇ ਭਾਂਡਾ ਮਲੀਨ ਹੈ ਚੰਗਾ ਪਾਣੀ ਪਾ ਉਹ ਮਲੀਨ ਹੋ ਗਿਆ ਜੇ ਭਾਂਡਾ ਸ਼ੁੱਧ ਹੈ ਪਾਣੀ ਮਲੀਨ ਪਾਤਾ ਵਸਤੂ ਮਲੀਨ ਪਾਤੀ ਤਾਂ ਵੀ ਮਲੀਨ ਹੋ ਗਿਆ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੇ ਰਹੇ ਸਮਾਏ ਸਾਚੇ ਰਹੇ ਸਮਾਏ ਫਿਰ ਉਹ ਸੱਚ ਵਿੱਚ ਸਮਾਇਆ ਰਹਿੰਦਾ ਜਾਂ ਸੱਚ ਵਿੱਚ ਸਮਾਇਆ ਰਹਿੰਦਾ ਫਿਰ ਹੋ ਗਿਆ ਨਾ ਸੱਚਖੰਡ ਹੋ ਗਿਆ ਨਾ ਸਤਜੁਗ ਇੱਥੇ ਹੀ ਸਤਜੁਗ ਹੋ ਜਾਂਦਾ ਜੇ ਸੱਚੇ ਇਸ ਸਮਾਇਆ ਹੋਇਆ ਸਤਜੁਗ ਹੈ ਮਨ ਮਾਇਆ 'ਚ ਫਸਿਆ ਹੋਇਆ ਤਾਂ ਕਲਯੁਗ ਹੈ ਜੇ ਮਨ ਮਾਇਆ ਦੇ ਵਿੱਚ ਮਾਇਆ ਦੇ ਫੁਰਨੇ ਉੱਡਦੇ ਨੇ ਸੱਚ ਅਕਲਯੁਗ ਹੈ ਜੇ ਸੱਚੀ ਬਾਣੀ ਅੰਦਰੋਂ ਫੁਰਨਾ ਸੱਚ ਦਾ ਉੱਡਦਾ ਤੁਰਕੀ ਬਾਣੀ ਦਾ ਫੁਰਨਾ ਉੱਡਦਾ ਅੰਦਰੋਂ ਇਹਨੂੰ ਕਹਿ ਰਿੱਧ ਸਿੱਧ ਜਾ ਕੋ ਫੁਰੀ ਇਹ ਵੀ ਰਿੱਧ ਸਿੱਧ ਗੁਰਬਾਣੀ ਨੂੰ ਰਿੱਧ ਸਿੱਧ ਕਿਹਾ ਹੋਇਆ ਹੈ ਰਿੱਧ ਸਿੱਧੀ ਇਹ ਸੰਸਾਰੀ ਸੋਚੀ ਵੀ ਹੈ ਰਿੱਧੀ ਕਹਿੰਦੇ ਸੰਸਾਰੀ ਅਕਲ ਸੰਸਾਰੀ ਅਕਲ ਵੀ ਹੈ ਜ ਨਿਰਾਕਾਰੀ ਅਕਲ ਸਿੱਧੀ ਨਿਰਾਕਾਰੀ ਅਕਲ ਹੈ ਆਤਮ ਗਿਆਨ ਨੂੰ ਸਿੱਧੀ ਕਿਹਾ ਹੈ ਜਿਹੜਾ ਆਤਮ ਆਤਮ ਦਾ ਬੋਧ ਹੈ ਨਾ ਆਤਮ ਬੋਧ ਆਤਮ ਦਾ ਬੋਧ ਨੂੰ ਸਿੱਧੀ ਹੈ ਤਾਂ ਤੈਨੂੰ ਸਿਆਰੀ ਨਾਲ ਸਸਰ ਨੂੰ ਸਾਰੀ ਤਾਂ ਦਿਨ ਸਾਰੀ ਸਿੱਧੀ ਬੁੱਧ ਬਦਲੀ ਸਿੱਧ ਬਦਲੀ ਜਦੋਂ ਬੁੱਧ ਗੁਰਬਾਣੀ ਪੜਦੀ ਪੜਦੀ ਬਦਲ ਜਾਂਦੀ ਹੈ ਮਾਇਆ ਨਾਲ ਪ੍ਰੇਮ ਛੱਡ ਦਿੰਦੀ ਹੈ ਸੱਚ ਨਾਲ ਪ੍ਰੇਮ ਪਾ ਲੈਂਦੀ ਹੈ ਫਿਰ ਇਹਨੂੰ ਸਮਝ ਆ ਜਾਂਦੀ ਆਪਣੀ ਸਮਝ ਆਉਂਦੀ ਹੈ ਆਤਮ ਦਰਸ਼ਨ ਦਾ ਆਤਮ ਦਰਸ਼ੀ ਹੋ ਜਾਂਦੀ ਹੈ ਮਾਇਆ ਦੀ ਜਦੋਂ ਇਹਨੂੰ ਭੁੱਖ ਨਹੀਂ ਰਹਿੰਦੀ ਹਾਲੇ ਨੂੰ ਆਇਆ ਦੀ ਭੁੱਖ ਹੈ ਬਦਲ ਜਾਂਦੀ ਹੈ ਇਹਦੀ ਸੋਚ ਮਾਇਆ ਦੀ ਭੁੱਖ ਨਹੀਂ ਰਹਿੰਦੀ ਇਹਦੇ ਅੰਦਰ ਸੱਚੇ ਨਾਮ ਦੀ ਲਾਗਾ ਭੁੱਖ ਭੁੱਖ ਬਦਲ ਗਈ ਭੁੱਖ ਬਦਲ ਗਈ ਬੁੱਧ ਬਦਲ ਗਈ ਫਿਰ ਸਮਝ ਆ ਜਾਂਦੀ ਹੈ ਸਮਝ ਆਉਣਾ ਹੀ ਦਰਸ਼ਨ ਹੈ ਜਿਹੜਾ ਦਰਸ਼ਨ ਹੈ ਅਕਾਰਨ ਤੋਂ ਬਿਨਾ ਖਾਤੇ ਉਹ ਸਮਝ ਆਉਣਾ ਹੀ ਦਰਸ਼ਨ ਹੈ ਹਾਂਜੀ ਨਾਮੇ ਨਾਮ ਰਹੇ ਬੈਰਾਗੀ ਸਾਚ ਰੱਖਿਆ ਔਰ ਧਾਰੇ ਨਾਮੇ ਨਾਮ ਨਾਮ ਦੇ ਬੰਮੇ ਨੂੰ ਸਿਆਰੀ ਹੈ ਨਾਮੀ ਲਫ਼ਜ਼ ਕਹਿੰਦੇ ਨੇ ਨਾਮੀ ਸੰਤ ਬੋਲਦੇ ਹੁੰਦੇ ਨੇ ਨਾਮ ਔਰ ਨਾਮੀ ਨਾਮੀ ਉਹ ਹੈ ਜਿਹੜਾ ਨਾਮ ਨਾਲ ਜੁੜਿਆ ਹੋਇਆ ਨਾਮ ਜਪਣ ਵਾਲਾ ਨਾਮੇ ਦਾ ਮਤਲਬ ਨਾਮ ਨਾਲ ਗਿਆਨ ਨਾਲ ਨਾਮੀ ਗਿਆਨ ਕਰਕੇ ਜਿਹੜਾ ਨਾਮੀ ਗਿਆਨਵਾਨ ਹੈ ਨਾਮੀ ਗਿਆਨਵਾਨ ਹੈ ਜਿਹਨੇ ਗਿਆਨ ਲਿਆ ਹੈ ਉਹ ਨਾਮੀ ਹੋ ਗਿਆ ਨਾ ਰਹਿ ਬੈਰਾਗੀ ਗਿਆਨ ਦੀ ਕਿਰਪਾ ਨਾਲ ਗੁਰ ਪ੍ਰਸਾਦ ਨਾਲ ਗਿਆਨ ਦੇ ਕਾਰਨ ਗਿਆਨਵਾਨ ਆਦਮੀ ਬੈਰਾਗੀ ਰਹਿੰਦਾ ਸੰਸਾਰ ਤੋਂ ਬੈਰਾਗ ਰਹਿੰਦਾ ਉਹ ਜੁੜਿਆ ਰਹਿੰਦਾ ਗਿਆਨ ਕਰਕੇ ਜੁੜਿਆ ਰਹਿੰਦਾ ਅਲੱਗ ਆਪਣੇ ਗਿਆਨ ਨਾਲ ਜੁੜਿਆ ਰਹਿੰਦਾ ਉਹ ਨਾਮੇ ਨਾਮ ਜਾਰੀ ਹੈ ਰਹਿ ਬਰਾਗੀ ਬਰਾਗੀ ਰਹਿੰਦਾ ਉਹਦੇ ਅੰਦਰ ਫੁੱਲਾ ਉੱਡਦਾ ਨਹੀਂ ਮਾਇਆ ਸਾਚ ਰੱਖਿਆ ਉਹ ਪਤਾ ਹੁੰਦਾ ਹੈ ਕਿ ਜਿਹੜਾ ਮਾਇਆ ਦੀ ਭੁੱਖ ਦਾ ਫੁੱਲਣਾ ਹੈ ਇਹ ਦੁਖ ਰੂਪ ਹੈ ਪਹਿਲਾਂ ਦੱਸ ਜੋ ਦਿੱਤਾ ਉੱਤੇ ਹੁਮੇ ਦੁਖ ਰੂਪ ਹੈ ਉਹ ਹੋਵੇ ਤਾਂ ਤਾਂ ਵਜਦਾ ਨੂੰ ਗਿਆਨ ਸਮਝ ਆ ਗਈ ਉਹ ਤਾਂ ਮਾਇਆ ਨਾਲ ਹੱਥ ਤਾਂ ਨਹੀਂ ਲਾਉਂਦਾ ਹੋਰ ਉਹਨੂੰ ਪਤਾ ਹੈ ਚਮਟਾ ਗਰਮ ਹੈ ਗਲਤੀ ਨਾਲ ਫੜ ਲਿਆ ਸੀ ਇੱਕ ਵਾਰ ਹੱਥ ਗਿਆ ਜਲ ਉਹ ਇੱਕ ਵਾਰ ਜਲ ਗਿਆ ਫਿਰ ਤਾਂ ਇਹਨਾਂ ਬਣਦਾ ਉਹ ਵਾਰ ਨਿਆਣਾ ਗਲਤੀ ਕਰ ਲੈਂਦਾ ਬਾਅਦ ਚ ਤਾਂ ਪਤਾ ਲੱਗ ਜਾਂਦਾ ਵੀ ਇਹਦੇ ਨਾਲ ਨੁਕਸਾਨ ਹੁੰਦਾ ਨਾਮੇ ਨਾਮੀ ਰਹਿ ਬੈਰਾਗੀ ਰਹਿ ਬੈਰਾਗੀ ਜ਼ਾਤ ਰਕੇ ਜਿੰਨਾ ਚਿਰ ਨਾਮ ਕਰਕੇ ਬੈਰਾਗੀ ਰਹਿੰਦੇ ਨੇ ਜੇ ਨਾਮ ਨੂੰ ਭੁੱਲ ਜਵੇ ਵਿਸਰ ਜਵੇ ਫਿਰ ਨਾਮ ਵਿਸਰੇ ਦੁੱਖ ਪਾਈ ਬਾਸ ਫਿਰ ਦੁੱਖ ਫਿਰ ਪਾ ਲੈਂਦੇ ਨੇ ਫਿਰ ਉਹ ਇੱਕ ਸੰਭੜੇ ਨੂੰ ਹੱਥ ਲਾ ਦਿੰਦੇ ਨੇ ਚੜ ਜਾਂਦਾ ਹੱਥ ਫਿਰ ਭੁੱਲ ਕੇ ਲੈ ਵੀ ਕਹਿੰਦੇ ਫਿਰ ਭੁੱਲ ਗਏ ਭੁੱਲ ਕੇ ਹੱਥ ਪੈ ਉਹ ਜਾਂਦੇ ਆ ਨਾ ਕਈ ਵਾਰ ਜੇ ਭੁੱਲ ਜਵੇ ਨਾ ਫਿਰ ਹੱਥ ਪਾ ਲਵੇ ਫੇ ਜੜ ਜਾਂਦਾ ਸੱਚ ਰੱਖਿਆ ਉਰ ਧਾਰੇ ਸੱਚ ਰੱਖਿਆ ਉਰ ਧਾਰੇ ਵਿਸਰ ਜੋ ਦੁੱਖ ਹੈ ਇਸ ਕਰਕੇ ਉਹ ਇੱਕ ਦੋ ਵਾਰ ਚਾਰ ਵਾਰ ਗਲਤੀ ਕਰ ਲੂਗਾ ਫਿਰ ਹਟ ਜਾਂਦਾ ਫਿਰ ਹਟ ਜਾਂਦਾ ਸੇ ਸੱਚ ਨੂੰ ਹਿਰਦੇ ਧਾਰਨ ਕਰਕੇ ਰੱਖੋ ਇੱਕ ਵਾਰ ਦੋ ਵਾਰ ਜਲਾ ਲੂ ਚਾਰ ਵਾਰ ਜਲਾ ਲੂ ਫਿਰ ਉਹਦੇ ਚੇਤੇ ਰਹਿਣ ਲੱਗ ਜਾਂਦਾ ਵੀ ਇਹ ਤਾਂ ਭਾਈ ਕੰਮ ਖਰਾਬ ਹੈ ਹੱਦ ਜਾਂਦਾ ਨਾਨਕ ਬਿਨ ਨਾਮੇ ਜੋਗ ਕਦੇ ਨਾ ਹੋਵੇ ਦੇਖੋ ਉਹਦੇ ਵਿਚਾਰੇ ਹੁਣ ਜੋਗ ਨੂੰ ਜੋਗ ਜੋਗੀਆਂ ਦਾ ਨਹੀਂ ਹੈ ਮੈਂ ਜੋਗੀਆਂ ਦਾ ਜੋਗ ਨਹੀਂ ਹੈ ਜੋਗ ਇੱਕ ਧਰਮ ਹੈ ਗੁਰਮਤ ਵੀ ਜੋਗ ਕਰਾਉਂਦੀ ਹੈ ਜੋਗ ਦਾ ਮਤਲਬ ਜੁੜਨਾ ਓਏ ਦਾਲ ਹੈ ਨੇ ਜੋਗ ਕਰਨੇ ਜੁੜਨਾ ਹੀ ਹੈ ਦਾਲ ਹੈ ਜੇ ਇੱਕ ਹੋਊਗਾ ਜੋਗ ਨਾਲੇ ਹੋਊਗਾ ਜੁੜ ਕੇ ਹੀ ਹੋਊਗਾ ਉਹ ਜੋਗ ਦੀ ਸੀ ਗਲਤ ਜੋਗ ਦੀ ਵਿਧੀ ਗਲਤ ਬਣਾਈ ਹੋਈ ਸੀ ਉਹ ਕਹਿੰਦੇ ਜੋਗ ਤਾਂ ਕਰਨਾ ਹੈ ਜੋਗ ਤਾਂ ਚਾਹੀਦਾ ਪਰ ਜੋਗ ਕਿਹਦੇ ਨਾਲ ਕਰਨਾ ਹੈ ਕਿਹਨੇ ਕਰਨਾ ਇਹ ਤਾਂ ਗਿਆਨ ਚਾਹੀਦਾ ਤੂੰ ਇਹ ਤਾਂ ਕਦੇ ਖਬਰੇ ਜੀ ਨੇ ਜਨਾ ਜੋਗ ਕਰ ਦਿਓ ਕਿਸੇ ਨਾਲ ਕਿਹਦੇ ਨਾਲ ਜੋਗ ਕਰਨਾ ਕਰਨਾ ਸੀ ਆਪਣੇ ਆਪ ਨਾਲ ਜੋ ਕਰਦੇ ਹੋ ਕਿਸੇ ਹੋਰ ਨਾਲ ਥਰਡ ਪਰਸਨ ਨੇ ਜੋ ਬਾਹਰ ਵਿੱਚ ਸਮਾਧੀ ਉਹ ਮੂਰਤੀ ਨਾ ਕਾਦੇ ਲਾਉਨੇ ਮੂਰਤੀ ਦਾ ਜੋਗ ਹੋ ਜੂ ਪੱਥਰ ਬਣ ਲੈ ਤੁਸੀਂ ਪੱਥਰ ਨਾਲ ਜੋਗ ਕਰਨਾ ਗੱਲ ਸਿਰਫ ਜੋਗ ਦੀ ਵਿਧੀ ਦੀ ਹੈ ਜੋਗ ਨਹੀਂ ਗਲਤ ਜੋਗ ਨੂੰ ਨਹੀਂ ਗਲਤ ਕਿਹਾ ਵੀ ਜੋਗ ਨਹੀਂ ਕਰਨਾ ਜੋਗ ਤਾਂ ਕਰਨਾ ਜੋਗ ਦੀ ਵਿਧੀ ਕੀ ਹੈ ਜੁੜਨਾ ਕਿਹਨੇ ਜੁੜਨਾ ਆਪਣੇ ਮੂਲ ਨਾਲ ਜੁੜਨਾ ਆਪਣੇ ਆਪ ਨਾਲ ਜੁੜਨਾ ਹੁਣੇ ਮਾਇਆ ਨਾਲ ਜੁੜਿਆ ਹੈ ਸਰੀਰ ਨਾਲ ਸਰੀਰ ਨਾਲ ਟੁੱਟ ਕੇ ਆਪਣੇ ਆਪ ਨਾਲ ਜੋੜਨਾ ਆਪਣਾ ਆਪਾ ਇਹਦਾ ਕਿੱਥੇ ਆਪਣਾ ਆਪਾ ਇਹਦਾ ਅੰਦਰ ਹੈ ਉਹ ਕਿੱਥੇ ਜਿੱਥੋਂ ਸਾਹ ਆਉਂਦਾ ਅਸਲੀ ਇਹਦਾ ਮੂਲ ਸਾਹ ਸਾਰੀ ਥੋਂ ਬੈਠਾ ਹਾਰਟ ਵਾਲੇ ਥੋਂ ਬੈਠਾ ਹਾਰਟ ਉਹਦੀ ਸ਼ਕਤੀ ਨਾਲ ਚੱਲਦਾ ਤੇ ਮੂਲ ਦੀ ਸ਼ਕਤੀ ਨਾਲ ਚੱਲਦਾ ਹਾਰਟ ਜੇ ਸਰੀਰ ਬਣਿਆ ਸਭ ਤੋਂ ਪਹਿਲਾਂ ਹਾਰਟ ਚੱਲਿਆ ਆ ਜਦੋਂ ਸਰੀਰ ਬੰਦ ਹੋਣਾ ਹਾਰਟ ਬੰਦ ਹੋ ਜਾਂਦਾ ਦਿਮਾਗ ਤਾਂ ਚੱਲਦਾ ਵੀ ਬੰਦ ਵੀ ਹੋ ਜਾਂਦਾ ਰੋਜ਼ ਸੌਂ ਜਾਂਦੇ ਬੰਦ ਹੋ ਜਾਂਦਾ ਉੱਠ ਘੜਦਾ ਜਾਂਦਾ ਲੱਗ ਜਾਂਦਾ ਦਿਮਾਗ ਦਾ ਕੀ ਹੈ ਦਿਮਾਗ ਤੇ ਸਾਡਾ ਕੰਟਰੋਲ ਹੈ ਦਿਲ ਤੇ ਕੋਈ ਕੰਟਰੋਲ ਨਹੀਂ ਸਾਡਾ ਦਿਮਾਗ ਤੋਂ ਕੰਮ ਲੈਣਾ ਨਾ ਲੈਣਾ ਸਾਡੀ ਮਰਜ਼ੀ ਹੈ ਦਿਲ ਤੇ ਕੰਮ ਲੈਣਾ ਨਾ ਲੈਣਾ ਸਾਡੀ ਕੋਈ ਮਰਜ਼ੀ ਹੈ ਕਹਿ ਨਹੀਂ ਦਿੰਦੇ ਦਿਮਾਗ ਤੇ ਕੰਮ ਲੈ ਇਹਦਾ ਮਤਲਬ ਤੂੰ ਲੈ ਸਕਦਾ ਦਿਮਾਗ ਤੇ ਕੰਮ ਤੇਰੇ ਕੰਟਰੋਲ 'ਚ ਦਿਲ ਹੀ ਕੰਟਰੋਲ 'ਚ ਸਾਡਾ ਕਦੇ ਕਹਿ ਦਿਲ ਤੋਂ ਕੰਮ ਕਰਦੇ ਨਹੀਂ ਲੈਂਦਾ ਦਿਲ ਆਊਟ ਆਫ ਕੰਟਰੋਲ ਹੈ ਸਾਡੇ ਦਿਮਾਗ ਸਾਡੇ ਕੰਟਰੋਲ 'ਚ ਹੈ ਜਿਹੜੇ ਦਿਮਾਗ ਵਿੱਚ ਕਹਿੰਦੇ ਨੇ ਨਾ ਦਸ ਉਦਾਰ ਹੈ ਮਾਇਆਦਾਰੀ ਨੇ ਨਹੀਂ ਸਾਰੇ ਮਾਨਾ ਨੇ ਜਿਹੜਾ ਉਹ ਹੀ ਪ੍ਰਧਾਨਗੀ ਉਹਨਾਂ ਦੀ ਬਸ ਉਹਨਾਂ ਨੂੰ ਕਹਾ ਨਹੀਂ ਪਤਾ ਹੈ ਤੋਂ ਕਹਾ ਮਨ ਤੋਂ ਕਹਾ ਦਾ ਨਹੀਂ ਪਤਾ ਉਹ ਤੋਂ ਕਹਾ ਨਹੀਂ ਪਤਾ ਆਪਣੇ ਮੂਲ ਦਾ ਨਹੀਂ ਪਤਾ ਉਹਨੂੰ ਉਹ ਪਾਵਰ ਦਾ ਨਹੀਂ ਪਤਾ ਵਿਤੇ ਤੋਂ ਕਹਾ ਹੋਰ ਪਾਵਰ ਕੋਈ ਹੈਗੀ ਉਹਨੂੰ ਕਿਵੇਂ ਦੇਖ ਲੈਣਗੇ ਉਹਨੂੰ ਉਹ ਕਹਿੰਦੇ ਕੁਦਰਤ ਹੈ ਕੁਦਰਤ ਹੈ ਜਦੋਂ ਆਪਾਂ ਵੀ ਬੰਦੇ ਹਾਂ ਕੁਦਰਤ ਦੀ ਸੇ ਕੁਦਰਤ ਸੁਣੀ ਕੁਦਰਤ ਤੋਂ ਸੁਖਸਾਰ ਕੁਦਰਤ ਹੁਕਮ ਨੂੰ ਕਹੇ ਗੁਰਬਾਣੀ ਕੁਦਰਤ ਹੁਕਮ ਨੂੰ ਕਹੇ ਕੁਦਰਤ ਹੋਰ ਚੀਜ਼ ਕੁਦਰਤ ਨੇ ਕਿਸੇ ਨੂੰ ਸ਼ਕਤੀਆਂ ਦਿੱਤੀ ਹੋਈਆਂ ਆਪਣਾ ਮੂਲ ਹੈ ਜਿਹੜਾ ਇਹਦਾ ਮੂਲ ਅੱਧਾ ਅਲਿਪਤਾ ਮਾਇਆ ਤੋਂ ਉਹ ਸਾਹ ਸ਼ਕਤੀ ਨਾਲ ਹੀ ਉਹ ਇੱਛਾ ਸ਼ਕਤੀ ਨਾਲ ਉਹਦੀ ਨਸਾ ਹੋ ਗਿਆ ਰਸ ਨਹੀਂ ਕਰਦਾ ਹਾਰਟ ਨੂੰ ਰਸ ਕਰੇ ਜਿਹੜਾ ਖੁੱਬ ਜਾਣ ਉਹਦੀ ਹਾਰਟ ਜੀ ਤਕਲੀਫ ਨਾ ਹੋਵੇ ਆਰਡ ਨੂੰ ਬਸ ਉਹਦੀ ਇੱਛਾ ਸ਼ਕਤੀ ਨੂੰ ਐਸਾ ਹੋਵੇ ਸ਼ਕਤੀ ਉਹ ਪਰਮੇਸ਼ਰ ਨੇ ਦਿੱਤੀ ਜਿੰਨਾ ਤੂੰ ਤੂੰ ਚਾਹੇਗਾ ਸਾਰਾ ਹੋਊਗਾ ਨਾਨਕ ਬੈਠਾ ਪੱਖੇ ਬਾਹ ਲੰਮੇ ਸੇਵੇ ਉਹਦੇ ਤੇ ਵਿਸ਼ਵਾਸ ਕੀਤਾ ਇਹਦੇ ਤੇ ਵਿਸ਼ਵਾਸ ਨਹੀਂ ਕੀਤਾ ਬਸ ਉਹਨੂੰ ਜਦੋਂ ਉਹਨੇ ਕਹਿਣਾ ਵੀ ਬਸ ਬੰਦ ਸਾਰਾ ਉਹਨੇ ਜਦੋਂ ਹੀ ਬੰਦ ਕਰ ਦਿੱਤਾ ਉਹ ਹੁਕਮ ਹੀ ਬੰਦਾ ਵਿਗੜਿਆ ਹੋਇਆ ਹੁਕਮ ਤੋਂ ਇਹ ਇਹ ਆਕੀ ਹੈ ਮਨ ਆਕੀ ਹੈ ਉਹ ਹੈ ਅੱਧਾ ਹੁਕਮੀ ਹੈ ਅੱਧਾ ਇਸ ਕਰਕੇ ਮਨ ਨੂੰ ਸਮਝਾਉਣਾ ਹੈ ਮਨ ਕੋ ਤੋਂ ਵੀ ਆਕੀ ਹੈ ਅੰਦਰਲੇ ਤੋਂ ਵੀ ਆਕੀ ਨਾਨਕ ਬਿਨ ਨਾਮੇ ਜੋਗ ਕਦੇ ਨਾ ਹੋਵੇ ਦੇਖੋ ਨਾਮ ਤੇ ਬਿਨਾ ਭਾਈ ਜੋਗ ਨਹੀਂ ਦੇਖੋ ਉਹਦੇ ਵਿਚਾਰੇ ਨਾਮ ਦਾ ਮਤਲਬ ਗਿਆਨ ਹੈ ਪਹਿਲੀ ਸਟੇਜ ਵਿੱਚ ਗਿਆਨ ਚਾਹੀਦਾ ਜੋ ਕਰਨ ਨੂੰ ਕਿਹਦੇ ਨਾਲ ਕਰਨਾ ਫਿਰ ਜੋਗੇ ਨਾਮ ਨਾਲ ਹੋਣਾ ਕਹਾਂ ਜਾਵੇ ਉਥੇ ਨਾਮ ਦਾ ਮਤਲਬ ਹੁਕਮ ਹੈ ਦੋ ਅਰਥ ਹੋ ਗਏ ਨੇ ਦੋ ਅਰਥ ਹੋ ਗਏ ਪਹਿਲੀ ਸਟੇਜ ਤਾਂ ਗਿਆਨ ਤੇ ਬਿਨਾ ਜੋਗ ਨਹੀਂ ਹੋਣਾ ਗਿਆਨ ਮਾਰਗ ਨਾਲ ਗਿਆਨ ਯੋਗ ਕਰਨਾ ਜੋ ਕੀਨੇ ਕਰਨਾ ਕਿਹਦੇ ਨਾਲ ਕਰਨਾ ਪਤਾ ਵੀ ਤਾਂ ਹੋਵੇ ਕਿਹਦੇ ਜੁੜਨਾ ਕਿਹਦੇ ਨਾਲ ਜੁੜਨਾ ਜੇ ਪਤਾ ਹੀ ਨਹੀਂ ਹੈ ਬਾਲਾ ਫੇਰ ਲੱਗ ਜਾਂਦੇ ਦਰਸ਼ਨ ਕਿਹਦਾ ਕਰਨੇ ਜੇ ਪਤਾ ਹੀ ਨਹੀਂ ਕਿਵੇਂ ਹੁੰਦਾ ਗੁਰਬਾਣੀ ਚ ਪਤਾ ਹੈ ਕਿਹਦੇ ਦਰਸ਼ਨ ਕਰਨਾ ਕਿਹਦਾ ਕਰਨਾ ਆਤਮ ਦਰਸ਼ਨ ਕਰਨਾ ਤੇ ਆਪਣਾ ਕਰਨਾ ਤੂੰ ਕੌਣ ਹੈ ਸਾਰੀ ਡਿਟੇਲ ਹੈ ਦਿੱਤੀ ਤੇ ਉਹ ਤਾਂ ਮਾਲਾ ਫੜਾਤੀ ਫੇਰੀ ਜਾ ਮੂਰਤੀ ਚ ਦਰਸ਼ਨ ਹੋ ਜੂਗਾ ਆਪਣੇ ਆਪੇ ਹੋ ਜੂਗਾ ਇਹ ਤਾਂ ਕੋਈ ਡੈਫੀਨਿਟ ਨਹੀਂ ਜੈ ਜੀ ਤੁਹਾਡੀ ਕਹਿੰਦੇ ਭਾਵਨਾ ਹੋਵੇ ਜਾਈ ਹੋ ਜੂ ਦੱਸ ਜੈ ਜੀ ਭਾਵਨਾ ਹੁੰਦੀ ਹੈ ਨਾ ਦਰਸ਼ਨ ਕਰਨ ਵਾਲੇ ਦੀ ਉਸੇ ਰੂਪ ਚ ਭਗਵਾਨ ਦਰਸ਼ਨ ਦੇ ਦਿੰਦਾ ਚਲ ਤੁਸੀਂ ਜੇ ਗੋਤੇ ਦੇ ਰੂਪ ਚ ਕਰ ਲੋ ਚਾਹੇ ਸੱਪ ਦੇ ਰੂਪ ਚ ਕਰ ਲੋ ਚਾਹੇ ਕਿਸੇ ਦਰਸ ਬਰਛ ਦੇ ਰੂਪ ਚ ਕਰ ਲੋ ਹੁਣ ਜੇ ਤਾਂ ਉਹ ਕਹਿੰਦੇ ਬਈ ਕਿਸੇ ਨੂੰ ਤਾਂ ਵਿਸ਼ਨੂੰ ਨੇ ਦਰਸ਼ਨ ਦਿੱਤੇ ਨੇ ਕਿਸੇ ਨੂੰ ਸ਼ਿਵ ਜੀ ਨੇ ਦਰਸ਼ਨ ਦਿੱਤੇ ਨੇ ਹੁਣ ਜੇ ਆਪ ਸ਼ਿਵ ਜੀ ਲੜਦੇ ਦੋਵੇਂ ਝੂਠੇ ਨੇ ਜੇ ਤਾਂ ਉਹ ਕਹਿੰਦੇ ਨੇ ਵੀ ਸ਼ਿਵ ਜੀ ਦੇ ਰੂਪ ਜੇ ਦਰਸ਼ਨ ਦੇ ਜਰੂਰ ਦਾ ਹੁੰਦੇ ਨਹੀਂ ਇਹਨਾਂ ਨੇ ਸੁਲਾ ਕਰ ਲਈ ਕਹਾਂ ਜਾ ਕੇ ਵੀ ਇਦਾਂ ਤਾਂ ਹੁਣ ਆਪਾਂ ਵੀ ਝੂਠੇ ਦੋਏ ਆ ਵੀ ਕੰਪਰੋਮਾਈਜ਼ ਕਰੋ ਨਹੀਂ ਤਾਂ ਦੋਏ ਨੰਗੇ ਹੋ ਜਾਣਗੇ ਪਬਲਿਕ ਫਿਰ ਵੀ ਜੇ ਚੋਰ ਹੁੰਦੇ ਨੇ ਮਸਰੇ ਭਾਈ ਬਣ ਜਾਂਦੇ ਨੇ ਸਿਆਸਤਦਾਨ ਵੀ ਬੰਦ ਕਮਰੇ 'ਚ ਸੁਲਾ ਕਰ ਲੈਂਦੇ ਨੇ ਫਿਰ ਬੈਠ ਕੇ ਇੱਕ ਦੂਜੇ ਨਾਲ ਖਿਲਾਫ ਲੜਦੇ ਲੜਦੇ ਫਿਰ ਕੰਪਰੋਮਾਈਜ਼ ਕਰ ਲੈਂਦੇ ਮਿਨੀਮਮ ਪ੍ਰੋਗਰਾਮ ਬਣਾ ਲੈਂਦੇ ਬਹੁਤ ਪ੍ਰੋਗਰਾਮ ਬਣਾ ਲਿਆ ਮਿਨੀਮਮ ਬਈ ਵੀ ਐਂ ਕਹਿ ਦੋ ਤੁਸੀਂ ਵੀ ਕਹਿ ਦੋ ਅਸੀਂ ਵੀ ਕਹਿ ਲੈਂਦੇ ਵੀ ਜਿਹੇ ਜੀ ਭਾਵਨਾ ਨਾਲ ਕੋਈ ਕਰੂਗਾ ਨਾ ਭਗਤੀ ਉਹ ਜਿਹੀ ਦਰਸ਼ਨ ਹੋ ਜਾਂਦੇ ਤੁਸੀਂ ਵੀ ਸੱਚੇ ਅਸੀਂ ਵੀ ਸੱਚੇ ਨਹੀਂ ਦੋਏ ਮਰ ਜਾਵਾਂਗੇ ਜੇ ਆਪਾਂ ਲੜ ਪਏ ਇੱਥੇ ਆ ਕੇ ਦੋਏ ਦੋਏ ਝੂਠੇ ਆ ਇਹ ਕੰਪਰੋਮਾਈਜ਼ ਹੋਇਆ ਹੋਇਆ ਇੱਥੇ ਆ ਕੇ ਦੋਹਾਂ ਦਾ ਝੂਠਿਆਂ ਦਾ ਹੁਣ ਉਹ ਕਹਿੰਦੇ ਨੇ ਜੋ ਭਾਵਨਾ ਤੁਹਾਡੀ ਹੈ ਕ੍ਰਿਸ਼ਨ ਦੇ ਰੂਪ ਚ ਕਰਨ ਨੇ ਕ੍ਰਿਸ਼ਨ ਦੇ ਰੂਪ ਚ ਹੋ ਜਾਣਗੇ ਰਾਮ ਦੇ ਰੂਪ ਚ ਕਰਨੇ ਰਾਮ ਦੇ ਰੂਪ ਚ ਹੋ ਜਾਣਗੇ ਸ਼ਿਵ ਜੀ ਦੇ ਰੂਪ ਚ ਕਰਨੇ ਸ਼ਿਵ ਜੀ ਦੇ ਰੂਪ ਚ ਹੋ ਜਾਣਗੇ ਕਿਸੇ ਨੇ ਗੋਰਖ ਦੇ ਰੂਪ 'ਚ ਕਹਿੰਦੇ ਨੇ ਗੋਰਖ ਦੇ ਰੂਪ 'ਚ ਹੋ ਜਾਣਗੇ ਕਿਸੇ ਨੇ ਨਾਨਕ ਦੇ ਰੂਪ 'ਚ ਕਹਿੰਦੇ ਨਾਨਕ ਦੇ ਵੀ ਹੋ ਜਾਣਗੇ ਨਾਨਕ ਵੀ ਜੋੜ ਲਿਆ ਵਿੱਚੋਂ ਕਲੇਰਾਣਿਆਂ ਨੂੰ ਨਾਨਕ ਦੇ ਹੀ ਹੋਗੇ ਝੂਠੇ ਜੋ ਹੈ ਉਹ ਖਾਨਦਾਨ ਚੋਂ ਨੇ ਝੂਠਿਆਂ ਦੇ ਖਾਨਦਾਨ ਚੋਂ ਇਹ ਲੋਕ ਪਤਾ ਲੱਗਿਆ ਟੱਬਰ ਕਿਹੜਾ ਹੈ ਜਿੰਨਾ ਜਰ ਤੁਹਾਨੂੰ ਪਿਛਲੇ ਟੱਬਰਾਂ ਦਾ ਨਹੀਂ ਨਾ ਪਤਾ ਵੀ ਕਿੱਥੋਂ ਕਿੱਥੋਂ ਆਏ ਹੋਏ ਨੇ ਇਹ ਗੁਰਬਾਣੀ ਦਾ ਪੋਤੜਿਆਂ ਦੇ ਵਾਕੂ ਕਰਾ ਦਿੰਦੀ ਹੈ ਸਾਰਿਆਂ ਦੇ ਕਹਿੰਦਾ ਪੋਤੜਿਆਂ ਦਾ ਵਾਕੂ ਮੈਂ ਤੇ ਜਾਂਦਾ ਜੇ ਪੋਤੜੇ ਛੋਟਾ ਜਿਹਾ ਸੀ ਜਿਹਨੇ ਉਹ ਦੇਖੇ ਨੇ ਪੋਤੜੇ ਉਹੀ ਵਾਕਫ ਹੈ ਜਿੱਥੋਂ ਧਰਮ ਜੰਮੇ ਨੇ ਉਹਨਾਂ ਦਾ ਪਤਾ ਸਾਨੂੰ ਕਿ ਹੋਜ ਕਿਵੇਂ ਆਏ ਇੱਥੇ ਆ ਕੇ ਕੰਪਰਮਾਈਜ਼ ਕਰ ਲੈਣ ਇਹਨਾਂ ਨੇ ਵਰਨਾ ਦੋਏ ਖਰਾਬ ਨੇ ਕਦੂਏ ਦੇ ਵਿਸ਼ਨੂੰ ਪ੍ਰਾਣਾ ਸ਼ਿਪਰਣ ਫਿਰ ਸਾਰੇ ਝੂਠੇ ਨੇ ਗੁਰਬਾਣੀ ਨੇ ਸੌਗਾ ਫੇਰ ਤਾਂ ਬਾਹਰ ਟੋਲੇ ਸੇ ਪਰਮ ਭਲਾਈ ਫੇਰ ਤਾਂ ਨਾ ਸੌਗਾ ਉਹਨਾਂ ਨੇ ਕੰਪਰੋਮਾਈਜ਼ ਕਰ ਲਿਆ ਆਪਣਾ ਗੁਰਬਾਣੀ ਦਾ ਕੋਈ ਕੰਪਰੋਮਾਈਜ਼ ਨਹੀਂ ਕਿਸੇ ਨਾਲ ਸੱਚ ਕਿਸੇ ਨਾਲ ਝੂਠ ਨਾਲ ਕਦੇ ਕੰਪਰੋਮਾਈਜ਼ ਨਹੀਂ ਕਰਦਾ ਪਹਿਲੀ ਗੱਲ ਸੱਚ ਇੱਕ ਹੁੰਦਾ ਜੇ ਧਰਮ ਸੱਚ ਹੋਊਗਾ ਤਾਂ ਇੱਕ ਗੱਲ ਹੋਊਗੀ ਭਗਤ ਕਿੰਨੇ ਬੈਠੇ ਨੇ ਇੱਥੇ ਗੁਰਬਾਣੀ ਵਿੱਚ ਸਾਰਿਆਂ ਦੀ ਗੱਲ ਇੱਕ ਹੈ ਔਰ ਇੱਕ ਗੱਲ ਹੀ ਲੇਖੇ ਜੈ ਦਰਗਾਹ ਚ ਨਾਨਕ ਲੇਖੇ ਇੱਕ ਗੱਲ ਹੋਰ ਹਮ ਚਹਨਾ ਚਾਹ ਬਾਕੀ ਸਾਰੀਆਂ ਕੱਟ ਬਾਕੀ ਸਭ ਕੱਟ ਗਏ ਹੋ ਮਨ ਹੋਮੈ ਚਹਨਾ ਚਾਹ ਹੈ ਝੱਖ ਮਾਰਦੇ ਨੇ ਸਭ ਝੱਖ ਬੋਲਣ ਕਹਿ ਜੱਗ ਸੋ ਬਾਦ ਸਾਡਾ ਕੋਈ ਬਾਦ ਨਹੀਂ ਕਿਸੇ ਨਾਲ ਝੱਖ ਹੈ ਉਹ ਮਾਰਦੇ ਰਹਿਣ ਤੁਸੀਂ ਇੱਕ ਜਦ ਸੱਚ ਤੇ ਆ ਜਾਓਗੇ ਗੱਲ ਇੱਕ ਹੋ ਜੂ ਤੁਹਾਡੀ ਸਾਰਿਆਂ ਦੀ ਸਾਰੇ ਭਗਤਾਂ ਦੀ ਜਿੰਨੇ ਬੈਠੇ ਨੇ ਇੱਕ ਗੱਲ ਹੈ ਕਿ ਸੱਚ ਤੇ ਆ ਗਏ ਆ ਕੇ ਸੱਚ ਤੇ ਨਵੇੜਾ ਹੋਣਾ ਸੱਚ ਤੋਂ ਉਰੇ ਉਰੇ ਨਵੇੜਾ ਨਹੀਂ ਹੋ ਸਕਦਾ ਸੱਚ ਸੱਚੋਂ ਉਰੇ ਸਭ ਕੋ ਆ ਸਾਰਾ ਸੰਸਾਰ ਸੱਚ ਤੋਂ ਹੋ ਰਿਹਾ ਰਹੀ ਹੈ ਉੱਪਰ ਕੀ ਹੈ ਸੱਚ ਦੇ ਉੱਪਰ ਨਹੀਂ ਹੈ ਸੰਸਾਰ ਦੇ ਉੱਪਰ ਇਹਦਾ ਪਤਾ ਕੀ ਕਰਦੇ ਨੇ ਅਰਥ ਸੱਚ ਦੇ ਵੀ ਉੱਪਰ ਸੱਚ ਵਿਚਾਰ ਵਾਹ ਬਈ ਚੰਗੀ ਗੱਲ ਹੈ ਸੱਚੋਂ ਉਹਨੇ ਸਭ ਕੁਝ ਹੈ ਕਹਿੰਦੇ ਸੱਚ ਦੇ ਉੱਪਰ ਸੱਚ ਵਿਚਾਰ ਅੱਲਾ ਦੱਸੇ ਸੱਚ ਤੋਂ ਉੱਪਰ ਕੁਝ ਵੀ ਹੈ ਸੱਚ ਤਾਂ ਹਮੇਸ਼ਾ ਰਹਿੰਦਾ ਹੈ ਸੱਚੋਂ ਉਰੇ ਸਭ ਕੁਝ ਸੱਚੋਂ ਥੱਲੇ ਥੱਲੇ ਹੈ ਸਭ ਕੁਝ ਸੰਸਾਰ 'ਚ ਪਰ ਸੰਸਾਰ ਤੋਂ ਉੱਤੇ ਕੀ ਹੈ ਸੱਚ ਅਚਾਰ ਸਦਾਚਾਰੀ ਜੀਵਨ ਭਗਤਾਂ ਵਾਲਾ ਜੀਵਨ ਸੱਚ ਅਚਾਰ ਭਗਤਾਂ ਦਾ ਜਿਹੜਾ ਜੀਵਨ ਹੈ ਸੱਚ ਤੋਂ ਉੱਤੇ ਹੈ ਸੱਚ ਤੋਂ ਉੱਤੇ ਭਗਤ ਨੇ ਐ ਕਹਿ ਲੋ ਸੱਚ ਤੋਂ ਉੱਤੇ ਗੁਰਮੁਖ ਹੈ ਨਾ ਸੰਸਾਰ ਤੋਂ ਉੱਤੇ ਗੁਰਮੁਖ ਹੈ ਸੱਚ ਤੋਂ ਥੱਲੇ ਹੈ ਸੰਸਾਰ ਤੋਂ ਉੱਤੇ ਐ ਕੋ ਸੱਚ ਤੋਂ ਥੱਲੇ ਹੈ ਸੰਸਾਰ ਤੋਂ ਉੱਤੇ ਸੰਸਾਰ ਤੋਂ ਉੱਤੇ ਹੈ ਗੁਰਮੁਖ ਇਹ ਵਿਚਾਰੇ ਤਾਂ ਹੀ ਗੁਰਮੁਖ ਬੰਦੋ ਸੇਤ ਵਿਦਾਤੇ ਤਾਂ ਹੀ ਤਾਂ ਬੋਲੇ ਗੁਰਮੁਖ ਐ ਸੰਸਾਰ ਨੂੰ ਸੱਚ ਨਾਲ ਮਿਲਾਉਣ ਵਾਸਤੇ ਪੁਰ ਦਾ ਕੰਮ ਕਰਦਾ ਹੈ ਐਦਰ ਸੰਸਾਰ ਨਾਲ ਵੀ ਜੁੜਿਆ ਹੋਇਆ ਹੈ ਸੰਸਾਰ ਤੋਂ ਉੱਤੇ ਹੈ ਜਿਹਨੇ ਸੰਸਾਰ ਤੋਂ ਉੱਤੇ ਉੱਠਣਾ ਉਹ ਗੁਰਮੁਖ ਨਾਲ ਜੁੜ ਕੇ ਸੱਚ ਨਾਲ ਜੁੜਦਾ ਸੰਸਾਰ ਤੋਂ ਉੱਪਰ ਹੈ ਭਗਤ ਸੰਸਾਰ ਤੋਂ ਉੱਪਰ ਹੈ ਸੱਚ ਸੱਚਖੰਡ ਤੋਂ ਥੱਲੇ ਉੱਥੇ ਚੜਨਾ ਦੇ ਵਿੱਚ ਹੀ ਹੈ ਸਭ ਉੱਥੇ ਚੜਨ ਕਮਲ ਕੀ ਮੌਜ ਦੇ ਵਿੱਚ ਹੀ ਹੈ ਸੱਚ ਤੋਂ ਥੱਲੇ ਹੈ ਸਚਿਆਰਾ ਹੈ ਉਹ ਸਚਿਆਰਾ ਸੱਚ ਤੋਂ ਥੱਲੇ ਹੁੰਦਾ ਹੈ ਕੂੜਿਆਰਾ ਨਹੀਂ ਹੈ ਸੰਸਾਰ ਕੂੜਿਆਰਾ ਹੈ ਉਹ ਸਚਿਆਰਾ ਹੈ ਸਚਿਆਰਾ ਕਦਰ ਹੋਇਆ ਸੱਚ ਨਾਲ ਸੱਚ ਨਾਲ ਤਾਂ ਸਚਿਆਰਾ ਹੀ ਹੋਇਆ ਸੱਚ ਨਹੀਂ ਹੋਇਆ ਫਿਰ ਵੀ ਸਤ ਸਰੂਪ ਕਹਿੰਦੇ ਆ ਅਸੀਂ ਸਤ ਸਰੂਪ ਹੋਰ ਚੀਜ਼ ਹੁੰਦੀ ਹੈ ਸੱਚ ਹੋਰ ਹੁੰਦੀ ਹੈ ਸੋਨੇ ਸੋਨੇ ਦਾ ਕੜਾ ਹੈ ਤੋਈ ਮੋਹੀ ਮੋਹੀ ਤੋਈ ਅੰਤਰ ਕੈਸਾ ਕੰਨ ਕਟ ਜਲ ਤਰੰਗ ਜੈਸਾ ਹਾਂਜੀ